ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਚੱਚਾ ਚਰਨ ਕਮਲ ਗੁਰ ਲਾਗਾ ਜਦੋਂ ਗੁਰ ਦੇ ਚਰਨ ਕਮਲਾਂ ਨਾਲ ਲੱਗ ਗਿਆ ਮਨ ਲਾਗਾ ਕੌਣ ਲੱਗਾ ਮਨ ਮਨ ਨਹੀਂ ਲੱਗਣਾ ਹਾਂ ਧਾਣੀ ਧਾਣੀ ਉਹ ਦਿਨ ਸੰਜੋਗ ਸੁਭਾਗਾ ਧੰਨ ਧੰਨ ਸਹੀ ਧਾਣੀ ਧਾਣੀ ਆ ਧੰਨ ਧਾਣੀ ਉਹ ਦਿਨ ਸੰਜੋਗ ਸੁਭਾਗਾ ਉਹ ਦਿਨ ਸਾਡੇ ਵਾਸਤੇ ਬਹੁਤ ਹੀ ਅੱਛਾ ਹੈ ਅਸੀਂ ਅੱਛਾ ਲਾਭਦਾਇਕ ਸੰਯੋਗ ਸੁਭਾਗਾ ਜਿਵੇਂ ਕਹਿੰਦੇ ਬਹੁਤ ਹੀ ਲਾਭਦਾਇਕ ਉਹ ਤੋਂ ਲਾਭ ਹੋਰ ਕਿਤੇ ਔਰ ਐਸਾ ਸੰਯੋਗ ਹੈ ਸੁਭਾਗਾ ਸੰਯੋਗ ਸੁਭਾਗਾ ਸੰਯੋਗ ਜਿਹਨੇ ਭਾਗ ਖੋਲ ਦੇਣਾ ਐਸਾ ਸੰਯੋਗ ਹੈ ਜੋੜ ਕੇ ਭਾਗ ਖੁੱਲ ਗਏ ਚਾਰ ਕੋਣ ਇੰਨਾ ਗਿਆਨ ਹੋ ਜਾਣਾ ਕਿ ਸੋਚਿਆ ਵੀ ਨਹੀਂ ਅਸਲ ਗਿਆਨ ਆਪੇ ਹੁੰਦਾ ਹੈ ਪਰਸੋਂ ਤਾਂ ਜਦੋਂ ਗੋਲਾ ਗਿਆਨ ਦਾ ਫੜਦਾ ਹੈ ਫਿਰ ਕਿੱਥੇ ਨਹੀਂ ਉਹ ਫੈਲ ਜਾਂਦਾ ਹੈ ਫਿਰ ਉਹਦੀ ਕੋਈ ਉਹ ਜਿਹੜਾ ਬੰਦ ਹੈ ਬੰਦ ਗਿਆਨ ਤਾਂ ਬੰਦ ਰਹਿੰਦਾ ਹੁੰਦਾ ਗਿਆਨ ਬੰਦ ਰਹਿੰਦਾ ਜਿੰਨਾ ਜਰ ਗਿਆਨ ਹੈ ਸੰਤੋਖ ਹੈ ਬੰਦ ਸੰਤੋਖ ਦੇ ਬਾਅਦ ਜੇ ਪਲੀਤਾ ਲੱਗ ਜਾਏ ਪ੍ਰੇਮ ਪਲੀਤਾ ਸੁੱਤਾ ਹਵਾਈ ਗੋਲਾ ਗਿਆਨ ਚਲਾਇਆ ਜਦ ਉਹਨੂੰ ਅੱਗ ਪੈ ਜਾਂਦੀ ਹੈ ਫੁੱਟ ਜਾਂਦਾ ਕੋਲ ਦੋਏ ਕੋਟ ਭਰਮ ਦੇ ਟੁੱਟ ਜਾਂਦੇ ਨੇ ਬਣਾਉ ਭਰਮ ਦਾ ਕੋਟ ਆ ਬਾਹਰਲਾ ਸਰੀਰ ਦਾ ਤਾਂ ਚਲੋ ਨਾ ਉਹਨੇ ਛੜਾਤਾ ਸੰਤੋਖ ਤਾਂ ਪਹਿਲੇ ਹੋ ਗਿਆ ਭਰਮ ਦਾ ਕੋਟ ਰਹਿ ਗਿਆ ਪਰਮ ਦਾ ਕੋੜ ਨਾਸ ਹੋ ਜਾਂਦਾ ਪਰਮ ਦਾ ਕੋੜ ਨਾਸ ਹੋਇਆ ਗਿਆਨ ਤਾਂ ਮਨ ਅਸਲ ਵਿੱਚ ਜਿਹੜਾ ਮਨ ਹੈ ਪਰਮ ਦਾ ਕੋੜ ਕੀ ਹੈ ਮਨ ਦਾ ਨਾਸ ਹੋ ਜਾਣਾ ਪਰਮ ਦਾ ਕੋੜ ਮਨ ਕਾੜਾ ਹੈ ਜਿੰਨਾ ਹਿੱਸਾ ਸਾਡੇ ਅੰਦਰ ਭਰਮ ਹੈ ਨਾ ਅਗਿਆਨਤਾ ਉਹਦਾ ਨਾ ਹੈ ਮਨ ਮਨ ਨਹੀਂ ਕੁਝ ਵੀ ਹੈਗਾ ਜਿੰਨਾ ਤਾਂ ਕਾਲਾ ਨਾ ਉਹਦਾ ਨਾ ਮਨ ਹੈ ਉੱਥੇ ਹੀ ਸ਼ੰਕਾ ਪੈਦਾ ਹੁੰਦੀ ਹੈ ਨੇੜੇ ਵੀ ਉਹ ਰੱਸੀ ਦੇ ਸੱਪ ਚੌਥੇ ਚਾਨਣ ਹੋ ਗਿਆ ਜਿੰਨਾ ਜਿਉਂ ਨੇਰੇ ਚਾਨਣ ਹੁੰਦਾ ਚਲਾ ਜਾਂਦਾ ਤੇ ਦਿਖਦਾ ਚਲਾ ਜਾਂਦਾ ਸਾਨੂੰ ਕਲੀਅਰ ਹੁੰਦਾ ਜਾਂਦਾ ਜਿੱਦਣ ਪੂਰਾ ਚਾਨਣ ਹੋ ਗਿਆ ਉਦੋਂ ਮਨ ਰਹਿਦਾ ਦੋਸਤੇ ਹੋਏ ਨਾ ਘਰ ਦੇ ਵਿੱਚ ਕੁਝ ਏਰੀਏ ਚਾਨਣ ਹੈ ਹਰਦੇ 'ਚ ਕੁਝ ਦੇ ਵਿੱਚ ਨੇ ਜਦ ਪੂਰਾ ਚਾਨਣ ਹੋ ਗਿਆ ਰਿਕੋ ਰੂਪ ਹੋ ਗਿਆ ਦੋ ਰੂਪ ਕਿੱਥੇ ਹੋਏ ਮਨ ਨੂੰ ਕਾਲਾ ਤਾਂ ਕਿਹਾ ਹੋਇਆ ਉਹ ਕਾਲਾ ਐਸਾ ਨੇਰਾ ਨੇਰੇ ਜੋ ਸ਼ੰਕਾ ਪਰ ਸ਼ੰਕਾ ਕਿਹਨੂੰ ਪੈਦਾ ਹੁੰਦੀ ਹੈ ਬੁੱਧੀ ਨੂੰ ਹੁੰਦੀ ਹੈ ਅਗਰ ਧੋਖਾ ਖਾਂਦੀ ਹੈ ਨਾ ਅਗਰ ਧੋਖਾ ਖਾਂਦੀ ਹੈ ਮਨ ਕਰਕੇ ਮਨ ਕਰਕੇ ਕੀ ਨੇਰੇ ਕਰਕੇ ਜੇ ਮਨ ਕਹਾ ਕੇ ਉਹਨੂੰ ਨੇਰਾ ਸਮਝ ਕੇ ਚੱਲਦੀ ਹੈ ਗੱਲ ਨੇਰੇ ਜਗਤ ਧੋਖਾ ਖਾਂਦੀ ਹੈ ਨੇਰਾ ਕਹਿੰਦਾ ਵੀ ਆ ਕਿਤੇ ਹੈ ਤਾਂ ਨਹੀਂ ਹਨੇਰਾ ਵੀ ਬੋਲਦਾ ਨਾ ਚਾਨਣ ਵੀ ਬੋਲਦਾ ਤੇਰਾ ਰੂਪ ਹੋਰ ਦਿਖਾਉਂਦਾ ਰੱਸੀ ਤੋਂ ਸੱਪ ਦੇ ਵਿੱਚ ਫਰਕ ਨਹੀਂ ਦੱਸਦਾ ਤੇਰਾ ਇਹਨਾਂ ਲੋਕਾਂ ਨੂੰ ਇਹਨਾਂ ਦੇ ਅੰਦਰ ਭਰਮ ਹੈ ਬਾਣੀ ਦੇ ਦੋ ਅਰਥ ਤਾਂ ਹੀ ਨੇ ਇਹਨਾਂ ਦੇ ਉਲਟੇ ਅਰਥ ਸਮਝੇ ਹੋਏ ਨੇ ਸਹੀ ਨਹੀਂ ਸਮਝੋ ਤੇਰਾ ਚਾਨਣ ਹੋਵੇ ਤਾਂ ਸਹੀ ਅਰਥ ਆਇਓ ਇਹਨਾਂ ਨੂੰ ਰੱਸੀ ਦਾ ਸੱਪ ਦੀ ਨਾ ਸੱਪ ਦੀ ਰੱਸੀ ਦਿੰਦੀ ਹੈ ਜਿਹੜੀ ਮਾਇਆ ਲੱਗਣੀ ਹੈ ਇਹਨੂੰ ਰੱਸੀ ਦਿੰਦੀ ਹੈ ਤਾਂ ਗੱਲ ਪਾਈ ਫਿਰਦੇ ਨੇ ਵਾਲਾ ਵਾਲਾ ਕਾਲੀ ਹੈ ਧਾਗਿਆਂ ਦੀ ਰੱਸੀ ਦੀ ਗੱਠਾਂ ਲੈ ਕੇ ਕਾਦੇ ਬੜੀ ਹੋਈ ਹੈ ਕਾਦੇ ਬੜੀ ਵਾਲਾ ਕਿਉਂ ਬੜੀ ਹੋਈ ਹੈ ਰੱਸੀ ਸੱਪ ਬਣਾ ਲਈ ਇਹਨਾਂ ਵਾਸਤੇ ਵਾਲਾ ਹੀ ਸੱਪ ਬਣ ਗਈ ਆਤਾ ਡੰਗ ਬਾਲਾ ਨੇ ਡੰਗ ਮਾਰਿਆ ਇਹਨਾਂ ਨੂੰ ਰੱਸੀ ਨੇ ਮਾਇਆ ਤਾਂ ਮਾਇਆ ਫੜ ਲਈ ਤੁਸੀਂ ਕਬੀਰ ਨੇ ਤਾਂ ਹੀ ਕਿਹਾ ਦਾ ਕਿਆ ਤੋਂ ਖਲਾਵੇ ਲੋਏ ਕਬੀਰ ਜਪਣੀ ਕਾੜ ਕਬੀਰ ਜਪਣੀ ਕਾੜ ਕੀ ਕਿਆ ਖਲਾਵੇ ਲੋਏ ਹਿਰਦੇ ਰਾਮ ਨਚੇਤੇ ਹੋ ਆਜ ਆਪਣੀ ਕਿਆ ਹੋਏ ਰਾਮ ਦਾ ਅੰਦਰ ਹੈ ਤੇਰੇ ਇਹਦਾ ਤੈਨੂੰ ਚੇਤਾ ਨਹੀਂ ਇਸ ਗੱਲ ਦਾ ਇਸ ਗੱਲ ਦਾ ਜਾਗਰੂਕ ਹੀ ਨਹੀਂ ਤੂੰ ਅੱਜ ਆਪਣੇ ਨਾਲ ਕੀ ਹੋ ਜੂ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਆ ਨਾ ਮਾਇਆ ਲੋਕਾਂ ਦੇ ਪ੍ਰਭਾਵ ਪਾਉਣ ਵਾਸਤੇ ਮੈਂ ਭਗਤਾਂ ਤਾਂ ਕੁਝ ਮਿਲਣਾ ਦਿਖਾਏ ਤੇ ਲੋਕਾਂ ਨੂੰ ਪਤਾ ਲੱਗੇ ਮੈਂ ਭਗਤਾਂ ਮੈਂ ਭਗਤ ਹੋਵਾਂ ਜਾਂ ਨਾ ਹੋਵਾਂ ਲੋਕਾਂ ਨੂੰ ਕਹਿੰਦੇ ਰਾਮਾ ਮੈਂ ਭਗਤਾਂ ਤਾਂ ਬੋਲ ਕੇ ਦਿਖਾਵਾਂ ਕਿਹਾ ਤਾਂ ਨਾਨਕ ਨੇ ਜਿਵੇਂ ਬੋਲ ਕੇ ਦਿਖਾਇਆ ਭਗਤਾਂ ਨੇ ਬੋਲ ਕੇ ਦਿਖਾਇਆ ਗਿਆਨ ਕਰਕੇ ਦਿਖਾਇਆ ਤਾਂ ਐਵੇਂ ਦਿਖਾਵਾਂ ਤੇ ਆ ਬਿਲਕੁਲ ਢੋਂ ਕਰਕੇ ਦਿਖਾਵਾਂ ਅੱਖਾਂ ਵਿੱਚ ਕੇ ਦਿਖਾਵਾਂ ਧੂੜੀਆਂ ਤਾਪ ਕੇ ਦਿਖਾਵਾਂ ਮਾਲਾ ਫੇਰ ਕੇ ਦਿਖਾਵਾਂ ਭੋਰੇ 'ਚ ਵੜ ਕੇ ਦਿਖਾਵਾਂ ਤੇ ਮੈਂ ਇੰਨੇ ਇੰਨੇ ਦਿਨ ਨਿਕਲਦਾ ਹੀ ਨਹੀਂ ਜਾਂ ਫਿਰ ਇਹ ਕੁਝ ਇਹ ਸਭ ਪਰਪੰਚ ਹੈ ਬਾਕੀ ਸਭ ਪਰਪੰਚ ਹੈ ਲੋਕਾਂ ਨੂੰ ਸਾਬਤ ਕਰਨ ਵਾਸਤੇ ਲੋਕਾਂ ਨੂੰ ਤਾਂ ਜਦ ਪਤਾ ਲੱਗੇ ਜਦ ਬੰਬ ਚੱਲ ਜਵੇ ਲੋਕਾਂ ਦਾ ਜਦ ਪਤਾ ਲੱਗਿਆ ਵੀ ਲੈਣਾ ਬੰਬ ਚੱਲ ਗਿਆ ਕਿੱਥੋਂ ਆ ਗਿਆ ਇਹ ਬੰਬ ਚੱਲਣ ਤੋਂ ਪਹਿਲਾਂ ਨਹੀਂ ਦੱਸੀ ਹੁੰਦਾ ਉਹਦੇ ਪਹਿਲਾਂ ਦੱਸਣ ਦੀ ਫਾਇਦਾ ਉਹਦੇ ਪਹਿਲਾਂ ਜਿਹੜਾ ਦੱਸਣ ਲੱਗੇ ਉਹ ਮਿਸ ਹੋ ਜਾਂਦਾ ਉਹ ਕਿਹਦਾ ਕਿਹਦਾ ਪਾਣੀ ਪੈ ਜਵੇ ਕੋਈ ਮਿਸ ਕਰ ਦੇਵੇ ਕੋਈ ਸਲਾਹ ਹੈ ਜੀ ਦੇ ਦੇਵੇ ਜਿਵੇਂ ਸਮੋਸਾ ਨਾ ਪਰ ਦੇ ਰਿਹਾ ਸੀ ਜਿਹੜਾ ਬਣਾ ਲਓ ਡੇਰਾ ਮੈਂ ਅਖਬਾਰ ਦੇ ਆ ਕਰੂੰ ਪੈਸੇ ਆਇਆ ਕਰਨ ਮੇਰੇ ਮੈਂ ਮੈਨੂੰ ਤਾਂ ਲੋੜ ਨਹੀਂ ਪੈਸੇ ਦੀ ਚਲੋ ਪੈਸੇ ਵੀ ਪੈਸੇ ਨੂੰ ਤਾਂ ਕੰਮ ਚੱਲ ਰਿਹਾ ਹੀ ਪਰ ਅਸੀਂ ਤੈਨੂੰ ਦੇ ਦਿਆ ਕਰਾਂਗੇ ਕਹਿੰਦਾ ਚਲੋ ਮੈਨੂੰ ਦੇ ਦਿਆ ਕਰ ਮੈਂ ਦੇਖ ਲਿਆ ਵੀ ਇਹ ਤਾਂ ਪੈਸੇ ਜੋਗਾ ਹੀ ਜਾਂਦਾ ਇਹ ਤਾਂ ਇੰਨੇ ਜੋਗਾ ਹੀ ਜਾਂਦਾ ਇਹਦਾ ਬੌਰ ਕਲਾਕ ਜੋ ਹੀ ਹੈ ਬਸ ਰੋਜ਼ ਬੈਠਾਂਗੇ ਗੱਲਾਂ ਬਿਜ਼ਨਸ ਦੀ ਗੱਲ ਕਰਨਾ ਅਖਬਾਰ ਨੂੰ ਚਲਾਉਣਾ ਉਹ ਅਖਬਾਰ ਚਲਾਉਣੇ ਵਾਲੇ ਵੀ ਤੁਹਾਨੂੰ ਚਲਾ ਸਕਦੇ ਨੇ ਨਾਨਕ ਨੇ ਕਿਹੜਾ ਅਖਬਾਰ ਚਲਾਇਆ ਸੀ ਕਿਸੇ ਭਗਤਾਂ ਨੇ ਕੋਈ ਪੇਪਰ ਚਲਾਇਆ ਸੀ ਪੇਪਰਾਂ ਨਾਲ ਧਰਮ ਚੱਲਦੇ ਹੁੰਦੇ ਧੰਨ ਧੰਨ ਉਹਾ ਦਿਨ ਸੰਜੋਗ ਸੁਭਾਗਾ ਧੰਨ ਧੰਨ ਉਹਾ ਦਿਨ ਉਹ ਦਿਨ ਕਰਨਾ ਸੰਜੋਗ ਜਿਸ ਦਿਨ ਸੁਭਾਗਾ ਸੰਜੋਗ ਹੋਣਾ ਮਹਾਰਾਜ ਚਿੱਤ ਇੱਕ ਹੋ ਜਾਣਾ ਹੈ ਚਾਰ ਕੁੰਟ ਜਿੱਦਣ ਅੰਦਰ ਝਗੜਾ ਮੁੱਕ ਜਾਣਾ ਹੈ ਇੱਕ ਫੈਸਲਾ ਕਰ ਲੈਣਾ ਅਸੀਂ ਵੀ ਸੰਸਾਰ ਛੱਡ ਦਿੱਤਾ ਬਸ ਜਿੱਦਣ ਇਹ ਫੈਸਲਾ ਕਰ ਲਿਆ ਕਿ ਸਰਦੀਜਾ ਕੌਣ ਕੌਣ ਉਸ ਭਗਤ ਚਾਰ ਕੁੰਟ ਦਾ ਦਿਸ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਗੁੰਟ ਦਾ ਦਿਸ ਭਰਮ ਆਇਓ ਚਾਰ ਕੁੰਟਾ ਦਸੇ ਦਰਾਉਣ ਚ ਘੁੰਮਦਾ ਫਿਰਦਾ ਭਰਮ ਨਾਲ ਗੱਲਾਂ ਸੁਣਦਾ ਸਿੱਖਿਆ ਲੈਂਦਾ ਆ ਗਏ ਕਿਤੇ ਕੁਝ ਨਹੀਂ ਮਿਲਿਆ ਚਾਰ ਗੁੰਟ ਦਾ ਦਿਸ ਭਰਮੇ ਤੱਕ ਆਏ ਪ੍ਰਭ ਕੀ ਸਾਮ ਇਹਦਾ ਮਤਲਬ ਬਾਹਰ ਕੁਝ ਨਹੀਂ ਹੈ ਅਸੀਂ ਬਾਹਰੋਂ ਕੀ ਡੋਲਣ ਜਾਂਦੇ ਹਾਂ ਅੰਮ੍ਰਿਤਸਰ ਕਾਸ ਨੂੰ ਸਾਦੇ ਨੇ ਇਹ ਸਾਨੂੰ ਹਜੂਰ ਸਾਹਿਬ ਤੇ ਹਟਾਉਂਦੇ ਨੇ ਅੰਮ੍ਰਿਤਸਰ ਸਾਦੇ ਨੇ ਉਹ ਹਜੂਰ ਸਾਹਿਬ ਸਾਦੇ ਨੇ ਅੰਮ੍ਰਿਤਸਰ ਤੇ ਹਟਾਉਂਦੇ ਨੇ ਕੋਈ ਉਥੋਂ ਹਟਾਉਂਦਾ ਹੇਮਕੁੰਡ ਤੋਂ ਕੀ ਗੱਲ ਹੈ ਕਿਤੇ ਵੀ ਕੁਝ ਨਹੀਂ ਹੈ ਚੜਾਵੇ ਖਾਤਰ ਸਭ ਜਿੱਥੇ ਜ਼ਿਆਦਾ ਚੜਾਵਾ ਉਹ ਜ਼ਿਆਦਾ ਇੱਜ਼ਤ ਹੋਊਗੀ ਰਣਜੀਤ ਸਿੰਘ ਉਹਦੀ ਜਿੱਤ ਕਰਦੇ ਨਹੀਂ ਧਾਗੇ ਦੁਆਰਾ ਬਣਾਇਆ ਹੋਇਆ ਉਹ ਤਾਂ ਨਿਉ ਵੀ ਦੂਏ ਨੇ ਰੱਖੀ ਹੈ ਹੁਣ ਤਾਂ ਕੋਈ ਟਾਜਰ ਪਈਆਂ ਰਹਿ ਤਾਂ ਵੀ ਕੁਝ ਨਹੀਂ ਗੁਰਦੁਆਰਾ ਬੜਾ ਬਣਾਇਆ ਹੈ ਸਰੋਵਰ ਉੱਤੇ ਸੋਨਾ ਲਾਇਆ ਉਹਨੂੰ ਕੋਈ ਨਹੀਂ ਕੋਈ ਗੁਰੂ ਨਾਲ ਤਾਂ ਉਹਦੀ ਜ਼ਿਆਦਾ ਇੱਜ਼ਤ ਹੋਣੀ ਚਾਹੀਦੀ ਹੈ ਰਣਜੀਤ ਸਿੰਘ ਇਹ ਸਾਖਤਾਂ ਨਾਲ ਬਣਾਇਆ ਹੋਇਆ ਜਾਂ ਸੋਨਾ ਲਾਤਾ ਇਹਨਾਂ ਨੇ ਕਿਉਂ ਲਾਉਣ ਦਿੱਤਾ ਜਿਹੜਾ ਜਿਹਾ ਗੁਰੂ ਨੇ ਬਣਾ ਦਿਓ ਉਹ ਜਿਹੜਾ ਰਹਿਣ ਦਿੱਤਾ ਇਹ ਕਾਹਦੇ ਬਦਲੇ ਨੱਖਾ ਨਹੀਂ ਬਦਲਿਆ ਸੋਨਾ ਨਹੀਂ ਲਾਇਆ ਸਰੋਵਰ ਬੜਾ ਨਹੀਂ ਕੀਤਾ ਤੁਸੀਂ ਉਹੀ ਰਹਿਣ ਦਿੱਤਾ ਇੱਟਾਂ ਬਦਲੀਆਂ ਗਈਆਂ ਸੀਮੈਂਟ ਬਦਲਿਆ ਗਿਆ ਫਿਰ ਕੋਈ ਜਵਾਬ ਨਹੀਂ ਜਵਾਬ ਵੀ ਕੋਈ ਨਹੀਂ ਨਾ ਕੋ ਆਪਣਾ ਲੋੜ ਦੇਖਦੇ ਨੇ ਕਿਹੜੇ ਝਗੜੇ 'ਚ ਪੈ ਗਏ ਕਰਨ ਕੀ ਸੀ ਕਰਦੇ ਕੀ ਹੋ ਤੁਸੀਂ ਤੁਸੀਂ ਗੱਲ ਕਰੋ ਗੁਰਬਾਣੀ ਕੀ ਕਹਿੰਦੀ ਹੈ ਛੱਡੋ ਬਾਕੀ ਪਿਆਰ ਨੂੰ ਕਾਰਗਰ ਬਣਾ ਲਓ ਕੋਈ ਗੁਰਦੁਆਰੇ ਤੁਸੀਂ ਆਏ ਬਣਾ ਲੈਣ ਕੀ ਫਰਕ ਪਊਗਾ ਤੁਹਾਨੂੰ ਕੀ ਫਰਕ ਪਊਗਾ ਜੇ ਆ ਚੀਜ਼ ਨਾ ਮਿਲੀ ਉਹਦੀ ਢੇਲਾ ਕਿਉਂ ਬਦਲੀ ਕਿਸੇ ਗੁਰਦੁਆਰੇ ਜਾਂ ਧੱਕੇ ਮਾਰ ਕੇ ਕੱਢ ਦੇਣਗੇ ਲੋਕ ਤੁਹਾਨੂੰ ਉੱਥੋਂ ਜਿੱਦਾਂ ਗੱਲ ਪ੍ਰਗਟ ਹੋ ਗਈ ਗੁਰਬਾਣੀ ਦੀ ਸਾਰਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਗੇ ਲੋਕ ਅਬ ਤਾਂ ਆਪੇ ਨਿਕਲ ਜਾਣਗੇ ਨਹੀਂ ਧੱਕੇ ਮਾਰ ਕੇ ਉਸੇ ਬਾਹਰ ਕੱਢ ਦੇਣਗੇ ਜਲੀਲ ਕਰਕੇ ਬਾਹਰ ਕੱਢ ਦੇਣਗੇ ਅੱਗੇ ਉਹ ਮਾਲ ਦੇ ਜਲੀਲ ਕਰਕੇ ਕੱਢੇ ਨਾ ਬਾਹਰ ਉਹਨੇ ਜਲੀਲ ਹੋਣ ਕਰ ਬਾਹਰ ਨਿਕਲਣਗੇ ਜਲੀਲ ਹੋ ਕੇ ਨਿਕਲਣਗੇ ਐਵੇਂ ਨਹੀਂ ਨਿਕਲਦੇ ਪ੍ਰਚਾਰ ਦਾ ਕੀ ਪ੍ਰਚਾਰ ਤਾਂ ਬਾਹਰ ਹੋ ਜਾਣਾ ਪ੍ਰਚਾਰ ਕਦੇ ਗੁਰਦੁਆਰੇ ਜੋ ਹੁੰਦਾ ਹੁੰਦਾ ਪ੍ਰਚਾਰ ਦਾ ਟੈਲੀਵਿਜ਼ਨ ਤੇ ਇੰਟਰਨੈਟ ਤੇ ਬਾਹਰ ਹੋ ਜਾਣਾ ਪ੍ਰਚਾਰ ਦਾ ਕੀ ਅਖਬਾਰਾਂ ਜੋ ਜੂਗਾ ਪ੍ਰਚਾਰ ਦਾ ਕੀ ਹੁੰਦਾ ਪ੍ਰਚਾਰ ਕੋਈ ਗੁਰਦੁਆਰੇ ਵਿੱਚ ਪ੍ਰਚਾਰ ਕੋਈ ਤੁਸੀਂ ਜਿਹੜੀ ਗੱਲ ਕਹੋਗੇ ਉਹ ਵੀ ਲੋਕ ਮੰਨਣਗੇ ਲੋਕ ਮੰਨਣਗੇ ਗੁਰਬਾਣੀ ਨੂੰ ਤੁਹਾਨੂੰ ਕਿਹਨਾਂ ਨਹੀਂ ਪੁੱਛਣਾ ਹੈ ਗੁਰਬਾਣੀ ਨੂੰ ਪੁੱਛਣਗੇ ਬਾਣੀ ਦੀ ਵਿਆਖਿਆ ਕਰੋ ਤੁਸੀਂ ਬਾਣੀ ਦੀ ਵਿਆਖਿਆ ਇਹ ਗੱਲ ਵੀ ਬਹੁਤ ਵੱਡੀ ਸਿਆਣਿਆਂ ਨੇ ਸੋਚ ਕੇ ਰੱਖੀ ਸੀ ਵੀ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਹੈ ਗੁਰੂ ਅਸਲ ਦੇ ਵਿੱਚ ਅਸੀਂ ਆਪਣੀ ਭਾਸ਼ਾ ਕਹਿੰਦੇ ਗਿਆਨ ਗੁਰੂ ਕਹੇ ਦਿੱਤਾ ਸੰਸਾਰ ਦੇ ਵਿੱਚ ਜੇ ਕੋਈ ਗੁਰੂ ਹੈ ਤਾਂ ਗੁਰਬਾਣੀ ਦਾ ਗਿਆਨ ਗੁਰੂ ਹੈ ਬਸ ਦੀ ਵਿਆਖਿਆ ਕਰ ਦੱਸੋ ਗਿਆਨ ਕੀ ਹੈ ਇਹਦੇ ਗਿਆਨ ਨੇ ਰਾਹ ਦਿਖਾਉਣਾ ਗਿਆਨ ਨੇ ਪਰਮ ਦਾ ਨਾਸ ਕਰਨਾ ਗੁਰ ਪ੍ਰਸਾਦ ਪਰਮ ਦਾ ਨਾਸ ਕਿਰਪਾ ਤਬ ਦਰਸ਼ਨ ਪਾਇਓ ਸਹੀ ਕਿਰਪਾ ਤਬ ਦਰਸ਼ਨ ਪਾਇਓ ਕਿਰਪਾ ਹੋਊਗੀ ਦਰਸ਼ਨ ਹੋਊਗਾ ਦਰਸ਼ਨ ਹੋਊਗਾ ਆਤਮਾ ਦਾ ਆਪਣਾ ਬਾਹਰੋਂ ਕਿਤੋਂ ਨਹੀਂ ਹੋਣਾ ਹੋਰ ਦਰਸ਼ਨ ਉਹ ਗੁਰਬਾਣੀ ਦਾ ਗਿਆਨ ਕੀ ਹੈ ਇਹਦੀ ਜਿਹੜੀ ਸਮਝ ਹੈ ਇਹੀ ਦਰਸ਼ਨ ਗੁਰ ਦਰਸ਼ਨ ਸਾਡੇ ਕੋਲ ਗੁਰ ਦਰਸ਼ਨ ਕਿਵੇਂ ਹੋਣਾ ਗੁਰਬਾਣੀ ਨੂੰ ਗੁਰ ਦਰਸ਼ਨ ਕਿਹਾ ਦਰਸ਼ਨ ਹੈ ਇਹਦੇ ਜੋ ਚੀਜ਼ ਸਮਝਾਈ ਗਈ ਹੈ ਜੇ ਉਹ ਸਮਝ ਆ ਗਈ ਉਹ ਦਰਸ਼ਨ ਹੋ ਗਿਆ ਸ਼ਾਸਤਰ ਗ੍ਰੰਥ ਦਰਸ਼ਨ ਹੁੰਦਾ ਉਹਨਾਂ ਨੂੰ ਦਰਸ਼ਨ ਕਹਿੰਦੇ ਨੇ ਕੁਝ ਕੋਈ ਗੱਲ ਸਮਝਾਈ ਹੈ ਤੁਹਾਨੂੰ ਜੇ ਠੀਕ ਠੀਕ ਤੁਸੀਂ ਸਮਝ ਲਈ ਦਰਸ਼ਨ ਹੋ ਗਿਆ ਜਿੱਦਾਂ ਠੀਕ ਸਮਝ ਆ ਗਈ ਉਹੀ ਦਰਸ਼ਨ ਚਾਰ ਵਿਚਾਰ ਬਿਨਸੋ ਸਭ ਦੁਆ ਚਾਰ ਵਿਚਾਰ ਜਿਹੜਾ ਚਾਰ ਵਿਚਾਰ ਦੂਆ ਅਜੇ ਰਹਿਤ ਦਾ ਰਹਿਤ ਦਾ ਚਾਰ ਵਿਚਾਰ ਇਹਨਾਂ ਦਾ ਬਿਨਸੋ ਸਭ ਦੁਆ ਬਿਨਸੋ ਸਭ ਦੁਆ ਸਭ ਮਾਇਆ ਦੀਆਂ ਗੱਲਾਂ ਨੇ ਸਭ ਬਿਨਸੋ ਕਿ ਗੁਰਦਾਰ ਦਾ ਨਕਸ਼ਾ ਹੋਇਆ ਜਾਏ ਐ ਬੋਏ ਸਾ ਇੱਕ ਹੀ ਗੱਲਾਂ ਨੇ ਝਗੜੇ ਦੀਆਂ ਗੱਲਾਂ ਨੇ ਮਸਲਾ ਬਣਾਉਣਾ ਹੀ ਨਹੀਂ ਚਾਹੀਦਾ ਕਿਉਂ ਇਹਨਾਂ ਕੋਲ ਵੀ ਗੁਰਬਾਣੀ ਹੈ ਨਹੀਂ ਉਹਨਾਂ ਕੋਲ ਵੀ ਹੈ ਨਹੀਂ ਇਹ ਵੀ ਚੋਰ ਨੇ ਉਹ ਵੀ ਚੋਰ ਨੇ ਇਹ ਵੀ ਮੂਰਖ ਨੇ ਉਹ ਵੀ ਮੂਰਖ ਨੇ ਉਹ ਕਹਿੰਦੇ ਨੇ ਵੀ ਲੋਕ ਤਾਂ ਬੇਵਕੂਫ ਨੇ ਅਸੀਂ ਜਾਣ ਕੇ ਰੱਖੇ ਬੇਵਕੂਫ ਬਣਾ ਕੇ ਬੇਵਕੂਫ ਉੱਥੇ ਚਲੇ ਜਾਣਗੇ ਖਤਰਾ ਇਹ ਹੈ ਵੀ ਲੋਕਾਂ ਦਾ ਨਕਸ਼ਾ ਦੇਖਣਾ ਉੱਥੇ ਚਲੇ ਜਾਣਗੇ ਅਸੀਂ ਕੀ ਕਰਾਂਗੇ ਕਹਿੰਦੇ ਜੀ ਮਾਨ ਮਰਿਆਦਾ ਦਾ ਮਾਨ ਘਟਦਾ ਗੁਰਦੁਆਰੇ ਦਾ ਉਹ ਬਿਲਡਿੰਗਾਂ ਦੇ ਵਿਵਾਨ ਹੁੰਦੇ ਨੇ ਉਹ ਬਿਲਡਿੰਗਾਂ ਦੇ ਮਾਨ ਹੁੰਦੇ ਨੇ ਤੇ ਸੋਨੇ ਦਾ ਇੱਟਾਂ ਦਾ ਮਾਨ ਕਰਦੇ ਹੁੰਦੇ ਜੀ ਪੱਥਰ ਦਾ ਮਾਨ ਕਰਨ ਲੱਗੇ ਚੇਤਨ ਛੜਤਾ ਸੋ ਜਬ ਜੀਵਤ ਜੈ ਜੀਵਤ ਜਪਿਆ ਇੱਥੇ ਕੀ ਜੀਵਤ ਹੈ ਤੁਹਾਡਾ ਦੱਸੋ ਕੀ ਹੈ ਗੁਰਦਾਰ ਦੇ ਨਕਸ਼ੇ ਕੀ ਜੀਵਤ ਜਿਹੜੇ ਜਿਹੜੇ ਨੂੰ ਜਪਣ ਲੱਗੇ ਤਾਂ ਜੁੜ ਗਏ ਮਰ ਜਾਣਗੇ ਉਹ ਮਰਦੇ ਜਾਂਦੇ ਰਹਿਣਗੇ ਸਿੱਖ ਨਹੀਂ ਹਨ ਸੋ ਜੀਵਤ ਜੇ ਜੀਵਤ ਚੱਪਿਆ ਈਵਨ ਸਾਡੇ ਕੋਲ ਜੋ ਗੁਰੂ ਗ੍ਰੰਥ ਦੀ ਦੇਹ ਹੈ ਇਹ ਵੀ ਜੀਵਤ ਨਹੀਂ ਇਹਨੂੰ ਅਸੀਂ ਜਪਣਾ ਨਹੀਂ ਇਹਦੇ ਵਿੱਚੋਂ ਜਪਣਾ ਹੈ ਇਹਦੇ ਵਿੱਚੋਂ ਜੋ ਗਿਆਨ ਉਹ ਲੈਣਾ ਹੈ ਪ੍ਰਾਪਤ ਕਰਨਾ ਇਹਨੂੰ ਸਮਝਣਾ ਹੈ ਇਹ ਜੀਵ ਤੇ ਜਪਿਆ ਹੋਇਆ ਹੈ ਜਿਵੇਂ ਜੀਵ ਤੇ ਜਪਿਆ ਉਹ ਦੱਸਿਆ ਹੋਇਆ ਹੈ ਇਹਦੇ ਵਿੱਚ ਦੱਸਿਆ ਹੋਇਆ ਵੀ ਜੀਵਤ ਕਿਵੇਂ ਜਪੀਦਾ ਹੈ ਇਹਨੂੰ ਨਹੀਂ ਜਪਣਾ ਸੀ ਜਪਣਾ ਆਪਣੇ ਆਪ ਨੂੰ ਚਿੰਤਨ ਆਪਣੇ ਆਪ ਦਾ ਕਰਨਾ ਖੋਜਣਾ ਆਪਣੇ ਆਪ ਨੂੰ ਪਰ ਵਿਧੀ ਦੱਸੀ ਹੋਈ ਹੈ ਵਿਧੀ ਇਹਦੇ ਵਿੱਚ ਵਿਧੀ ਦੱਸੀ ਹੋਈ ਹੈ ਇਸ ਕਰਕੇ ਦੀ ਕੀਮਤ ਇੰਨੀ ਹੈ ਕਿ ਹੋਰ ਕਿਤੋਂ ਸਾਨੂੰ ਪਤਾ ਨਹੀਂ ਲੱਗ ਸਕਦਾ ਤੇ ਸਵਾਲ ਤਸਵਾ ਹੋਰ ਕਿਤੋਂ ਨਹੀਂ ਪਤਾ ਲੱਗਣਾ ਸਾਧ ਸੰਗ ਮਨ ਨਿਰਮਲ ਇਹ ਤੋਂ ਵੱਡੀ ਹੋਰ ਕਿਸੇ ਚੀਜ਼ ਦੀ ਸਾਡੇ ਕੋਲ ਕੋਈ ਵਸਤੂ ਹੀ ਨਹੀਂ ਇਹ ਤੋਂ ਵੱਡੀ ਇਹ ਤੋਂ ਸਾਨੂੰ ਪਤਾ ਲੱਗਣ ਉਸ ਪੱਖ ਤੋਂ ਇਹਦੀ ਵਡਿਆਈ ਹੈ ਇਹਦੀ ਕੀਮਤ ਹੈ ਪਰ ਜੇ ਅਸੀਂ ਗੱਲ ਮੰਨਣੀ ਹੋਣੀ ਸੁਣਨੀ ਹੋਣੀ ਫਿਰ ਕੀਮਤ ਕਾਹਦੀ ਰਹੇਗੀ ਬਤਾ ਟੇਕਣ ਦੀ ਫਿਰ ਕੀ ਕੀਮਤ ਰਹੇਗੀ ਫਿਰ ਤਾਂ ਉਹੀ ਕੀ ਹੁੰਦਾ ਜਿੰਨੇ ਦੀ ਵਿਕਦੀ ਹੈ ਜਿਹੜੀ ਭੇਟਾ ਹੈ ਉਹੀ ਕੀ ਹੁੰਦਾ ਫਿਰ ਜੇ ਗੱਲ ਮੰਨਣੀ ਨਹੀਂ ਗੁਰੂ ਦੀ ਗੁਰਬਾਣੀ ਦੀ ਗੱਲ ਮੰਨਣੀ ਨਹੀਂ ਫਿਰ ਤਾਂ ਉਹ ਕੀ ਹੁੰਦਾ ਜਿਹੜੀ ਉਹਦੇ ਦੇਖਿਆ ਜਦੋਂ ਤੁਸੀਂ ਜੀਵਨ ਤੋਂ ਫਿਰ ਤਾਂ ਉਹੀ ਕੀ ਉਤਰੇਗੀ ਯਾਰ ਮਾਲੇ ਉੱਤੇ ਯਾਰ ਜਿਹੜਾ ਖਰਚਾ ਪਰਚਾ ਆਇਆ ਉਹ ਕੀ ਉਤਰੇਗੀ ਜਾਂ ਗੁਰਦੁਆਰਾ ਕਿੰਨਾ ਦਾ ਬਣਿਆ ਉਹ ਕੀ ਉਤਰੇਗੀ ਫਿਰ ਤਾਂ ਇੱਕ ਉਤਰੇਗੀ ਫਿਰ ਮਾਇਆ ਦੀ ਰਹੇਗੀ ਕਿਉਂ ਮਾਇਆ ਦੀ ਉਤਰਾ ਨਾਲ ਨਹੀਂ ਪੜਨੀ ਤਨ ਮਨ ਤਨ ਸਭ ਸੋਮ ਗੁਰ ਕੋ ਗੱਲ ਬਣਨੀ ਹੈ ਹੁਕਮ ਮੰਨਿਆ ਪਾਈ ਹੈ ਇਹਦੇ ਨਾਲ ਨਹੀਂ ਗੱਲ ਬਣਨੀ ਹੈ ਤਨ ਮਨ ਤਨ ਸਭ ਸੋਮ ਗੁਰ ਕੋ ਇਸ ਗਿਆਨ ਤੇ ਅੱਗੇ ਗੁਰ ਦਾ ਮਤਲਬ ਹੁੰਦਾ ਗਿਆਨ ਇਸ ਗਿਆਨ ਦੇ ਅੱਗੇ ਤਨ ਮਨ ਤਨ ਸਭ ਰੱਖ ਕੇ ਇਹਨੂੰ ਮੰਨੋ ਹੁਕਮ ਮੰਨਿਆ ਫੇਰ ਕੁਝ ਪ੍ਰਾਪਤੀ ਹੋਊਗੀ ਫੇਰ ਕੀਮਤ ਪੈਂਦੀ ਹੈ ਜੀ ਐਵੇਂ ਕਿਵੇਂ ਕੀਮਤ ਪੈ ਜੂਗੀ ਇਹ ਜੋ ਇਹ ਕਹਿ ਰਹੇ ਨੇ ਐਸੇ ਨੰਗੇ ਹੋ ਜਾਣਗੇ ਇਹਨਾਂ ਨੂੰ ਤਾਂ ਲੋਕਾਂ ਨੇ ਨਹੀਂ ਬੋਲਣ ਦੇਣਾ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਨਾ ਇਹ ਸਿੱਖੇ ਨਹੀਂ ਹਨ ਇਹ ਬੋਲਨੇ ਹੋ ਗਏ ਇਹ ਨਸ਼ੇ ਖਾਂਦੇ ਨੇ ਉਹਨਾਂ ਨੇ ਇਹਨਾਂ ਨੂੰ ਬੋਲਣ ਨਹੀਂ ਦੇਣਾ ਅਤਰ ਖੀਦਾ ਨੇ ਇਹਨਾਂ ਨੂੰ ਬੋਲਣ ਨਹੀਂ ਦੇਣਾ ਇਹਨਾਂ ਕੋਲ ਹੈ ਕੀ ਉਹ ਕਹਿੰਦਾ ਗੁਰਬਾਣੀ ਲਿਆਓ ਕੱਢ ਕੇ ਅੱਬ ਦੱਸੋ ਇੱਥੇ ਕੀ ਹੈ ਸਭ ਭੱਜ ਜਾਣਗੇ ਸਾਧ ਸੰਗ ਮਨ ਨਿਰਮਲ ਹੁਆ ਸਾਧ ਸੰਗ ਮਨ ਨਿਰਮਲ ਹੁਆ ਸਾਧ ਸੰਗ ਮਨ ਨਿਰਮਲ ਹੁਆ ਜਿੰਨਾ ਚਿਰ ਸਾਧਿਆ ਨਹੀਂ ਜਾਂਦਾ ਮਨ ਨੂੰ ਸੰਗੀ ਲੱਭ ਲੋਣਾ ਹੈ ਸਾਧ ਸੰਗੀ ਮਨ ਨਿਰਮਲ ਹਾਂ ਸੰਗੀ ਹੈ ਜਿਹੜਾ ਸੰਗੀ ਨਾਲ ਦਾ ਮਨ ਜਿਹੜਾ ਸੰਗੀ ਹੈ ਨਾਲ ਦਾ ਬੁੱਧੀ ਦੇ ਇਹ ਜਿੰਨਾ ਚਿਰ ਸਦਾ ਨਹੀਂ ਇਹ ਸਿੱਧੇ ਰਸਤੇ ਤੇ ਨਹੀਂ ਆਇਆ ਜੋ ਗੁਰੂ ਨੇ ਕਿਹਾ ਨੇ ਮੰਨੀ ਨਹੀਂ ਨਾ ਗੱਲ ਉਹ ਨਾ ਜਿਹੜੇ ਨਿਰਮਲ ਨਹੀਂ ਕਿਸੇ ਦਾ ਮਨ ਨਿਰਮਲ ਨਹੀਂ ਹੋਇਆ ਜਿਹਦੇ ਫਿਰ ਦੇ ਕੋਈ ਇੱਕ ਆਦਮੀ ਦੱਸੇ ਮੇਰਾ ਰੋਣ ਨਾ ਰੋਣ ਜਿੰਨੀਆਂ ਮਰਜ਼ੀ ਸੁਸਾਇਟੀਆਂ ਬਣਾ ਲੈ ਜਿੰਨੀਆਂ ਮਰਜ਼ੀ ਇਹ ਜਥੇਬੰਦੀਆਂ ਬਣਾ ਲੈ ਸਭ ਦੌੜ ਕਾਦੀ ਹੈ ਮਾਇਆ ਦੀ ਹੈ ਚੌਧਰ ਦੀ ਦੌੜ ਹੈ ਕੁਛ ਨਹੀਂ ਮਨ ਸਾਦੇ ਸਿੱਧ ਹੋਏ ਸਾਧ ਸੰਗ ਮਨ ਕੋਈ ਗੱਲ ਵੀਰ ਦੇ ਮਨ ਸਾਧੇ ਸਿੱਧ ਹੋਏ ਜਿੰਨਾ ਜਰ ਮਨ ਸਾਧਿਆ ਨਹੀਂ ਜਾਊਗਾ ਗੁਰਬਾਣੀ ਅਨੁਸਾਰ ਹੀ ਨਹੀਂ ਹੋ ਜਾਊਗਾ ਅੱਖਰ ਅੱਖਰ ਬਾਣੀ ਦਾ ਨੂੰ ਮਿੱਠਾ ਨਹੀਂ ਲੱਗੂਗਾ ਗੁਰਬਾਣੀ ਦਾ ਉਹਨਾਂ ਚਿਰ ਇਹਦੇ ਕੋਈ ਵੀ ਇਹਦੇ ਅੰਦਰੋਂ ਉਹਨਾਂ ਜਿਹੜੇ ਸਾਖਤ ਹੈ ਸਿੱਖਣੀ ਨਹੀਂ ਗੁਰਮਤ ਵਿਰੋਧੀ ਹੈ ਜਿਹੜੇ ਆਦਮੀ ਖੁਦ ਗੁਰਮਤ ਵਿਰੋਧੀ ਨੇ ਉਹ ਸਿੱਖੀ ਦਾ ਕਿਵੇਂ ਪ੍ਰਚਾਰ ਕਰ ਦੇਣਗੇ ਜਿਹੜੇ ਆਪ ਨਹੀਂ ਸਿੱਖ ਬਣੇ ਦੂਏ ਨੂੰ ਕਿਵੇਂ ਬਣਾ ਦੇਣਗੇ ਪਹਿਲਾਂ ਆਪ ਦਾ ਬਣ ਜਾਓ ਪਹਿਲਾਂ ਹੁਣ ਦੇਖਦੇ ਆਂ ਵੀ ਆਪ ਇਹਨਾਂ ਜੋ ਕਿੰਨੇ ਬਣਨਗੇ ਸਿੱਖੀ ਕੀ ਹੈ ਤਾਂ ਅਸੀਂ ਦੱਸ ਦੇਣੀ ਹੈ ਹੁਣ ਇਹਨਾਂ ਦੇ ਪਾਲੇ ਚਲੀ ਗਏ ਗੇਮ ਗੇਲ ਇਹਨਾਂ ਦੇ ਘਰ ਛੁੱਟ ਦਿੱਤੀ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਨੇ ਸਿੱਖੀ ਗਈ ਉਹਨਾਂ ਦੇ ਪਾਲੇ ਸੁੱਟੀ ਗਏ ਹੁਣ ਦੇਖਦੇ ਆ ਤੁਹਾਡੇ ਚੋਂ ਸਿੱਖ ਕਿੰਨੇ ਬਣਦੇ ਨੇ ਤੇ ਨਹੀਂ ਕੀ ਜਵਾਬ ਦੋਗੇ ਤੁਸੀਂ ਔੜੀ ਚੱਚਾ ਚਰਨ ਕਮਲ ਗੁਰ ਲਾਗਾ ਚੱਚਾ ਚਰਨ ਕਮਲ ਗੁਰ ਲਾਗਾ ਜਿਹੜਾ ਗੁਰਬਾਣੀ ਦੇ ਗਿਆਨ ਦੇ ਨਾਲ ਜੁੜ ਜਵੇ ਚਰਨ ਕਮਲ ਕੀ ਹੁੰਦਾ ਹੈ ਗੁਰਬਾਣੀ ਦੇ ਜਿਹੜੇ ਗੁਣ ਨੇ ਨਾ ਇਹ ਸਾਰੇ ਚਰਨ ਨੇ ਜਿੰਨੇ ਗੁਣ ਇਹ ਗੁਰ ਕੇ ਚਰਨ ਨੇ ਕਿ ਗੁਣਾ ਨੂੰ ਵਿਚਾਰ ਕੇ ਗਿਆਨ ਪ੍ਰਾਪਤ ਹੋਣਾ ਗੁਣ ਬਹੁਤੇ ਨੇ ਗਿਆਨ ਇੱਕ ਹੈ ਗੁਣ ਬਹੁਤੇ ਨੇ ਨਾ ਗਿਆਨ ਇੱਕ ਹੈ ਉਹ ਚਰਨ ਦਾ ਮਤਲਬ ਪਾਰਟ ਹੁੰਦਾ ਚਰਨ ਦਾ ਮਤਲਬ ਪੈਰ ਨਹੀਂ ਹੁੰਦਾ ਇੱਥੇ ਚਰਨ ਦਾ ਮਤਲਬ ਹਿੱਸਾ ਹੈ ਪਾਠ ਪਾਠ ਜਿੰਨੇ ਉਹਦੇ ਗੁਣ ਨੇ ਉਹਨੇ ਹੀ ਪਾਠ ਨੇ ਉਹਦੇ ਤੇਰੇ ਗੁਣ ਜਿੰਨੇ ਕਿੰਨੇ ਨੇ ਬਿਆਨ ਸਾਡੇ ਔਗਣ ਕਿੰਨੇ ਨੇ ਬਿਆਨ ਤੂੰ ਗੁਣਾ ਦਾ ਸਾਗਰ ਆ ਅਸੀਂ ਆਪਣਾ ਦੇ ਸਮੁੰਦਰ ਸਾਗਰ ਨਹੀਂ ਅਸੀਂ ਆਪਣਾ ਦੇ ਸਮੁੰਦਰ ਸਮੁੰਦਰ ਸਾਗਰ ਦੀ ਫਰਕ ਹੈ ਸਮੁੰਦਰ ਛੋਟਾ ਹੁੰਦਾ ਸਾਗਰ ਵੱਡਾ ਹੁੰਦਾ ਸਾਗਰ ਦੇ ਆਲੇ ਬਾਉਂਡਰੀ ਨਹੀਂ ਹੁੰਦੀ ਸਮੁੰਦਰ ਦੇ ਆਲੇ ਵਾਲੇ ਬਾਉਂਡਰੀ ਨੇ ਮੁੰਡ ਜਿਹਦੇ ਆਲੇ ਵਾਲੇ ਬਾਉਂਡਰੀ ਹੋਵੇ ਸਮੁੰਦ ਜੋ ਬਾਉਂਡਰੀ ਵਾਲਾ ਹੈ ਜਿੱਤਾ ਸਮੁੰਦਰ ਸਾਦਰ ਨੀਰ ਭਰਿਆ ਤੇ ਔਗਣ ਹਮਾਰੇ ਜੇ ਸਾਡੇ ਉਹਦੇ ਜਿੰਨੇ ਔਗਣ ਹੋਣ ਬੇ ਤਾਂ ਦੋਹਾਂ ਦਾ ਮੁਕਾਬਲਾ ਹੈ ਉਹਦੇ ਔਗਣ ਹੁਣ ਸਾਡੇ ਥੋੜੇ ਨੇ ਗੁਰ ਸਾਗਰ ਪਤਨੀ ਉਹ ਸਾਗਰ ਉਹਦੇ ਕੋਲ ਗੁਣ ਜ਼ਿਆਦਾ ਨੇ ਸਾਡੇ ਔਗਣ ਥੋੜੇ ਨੇ ਜਿਵੇਂ ਥੋੜੀ ਜੀ ਕੋਈ ਜਗ੍ਹਾ ਦੇ ਵਿੱਚ ਕੋਈ ਸੜੀ ਹੋਈ ਸਬਜ਼ੀ ਆ ਫਲ ਪਏ ਉਹ ਦੋ ਚਾਰ ਟੋਕਰੀਆਂ ਉੱਥੇ ਲਿਆ ਕੇ ਇੱਕ ਟਰੱਕ ਦਾ ਰੇਤੇ ਦਾ ਢੇਰੀ ਕਰ ਦਿੱਤੀ ਉਹ ਥੱਲੇ ਹੀ ਦਬ ਜਾਂਦਾ ਦਬ ਗਿਆ ਨਾ ਥੱਲੇ ਬਸ ਐ ਸਾਡੇ ਗੁਣ ਉਹਦੇ ਗੁਣਾ ਨਾਲ ਸਾਡੇ ਉਗਣ ਵਿੱਚੇ ਦਬ ਜਾਂਦੇ ਦੀਦੇ ਹੀ ਨਹੀਂ ਜਿੱਥੇ ਥੇ ਵੀ ਕਰੇ ਐਨੇ ਗੁਣ ਦੇ ਦਿੰਦਾ ਕਿ ਜਿਹੜੇ ਉਗਣ ਨੇ ਉਹ ਵੀ ਗੁਣਾ 'ਚ ਬਦਲ ਜਾਂਦੇ ਨੇ ਔਕਲ ਭਾਵੇਂ ਜਿੱਤਾ ਸੋਨ ਦਸਾ ਕਰਦੀ ਭਰਿਆ ਹੈ ਪਰ ਗੁਣ ਇੰਨੇ ਜ਼ਿਆਦਾ ਨੇ ਗੁਣ ਬਹੁਤ ਨੇ ਉਹ ਗੁਣ ਨੂੰ ਚੜਨ ਕਹਿੰਦੇ ਜਿਵੇਂ ਸਮੁੰਦਰ ਚ ਗੂਰ ਉਹਦਾ ਪਾਰਟ ਹੈ ਗੁਣਾ ਦਾ ਜੇ ਸਮੁੰਦਰ ਹੈ ਸਾਗਰ ਹੈ ਇੱਕ ਗੁਣ ਜਿਹੜਾ ਹੈਗਾ ਉਹਦਾ ਚੜਨ ਹੈ ਚਰਨ ਦਾ ਅਰਥ ਤੇ ਪੈਰ ਨਹੀਂ ਹੈ ਜਨ ਦਾ ਅਰਥ ਪੈਰ ਦਾ ਸੀ ਗਲਤ ਲਿਆ ਹੋਇਆ ਪੈਰ ਨੂੰ ਪੈਰ ਜਾਂ ਪਾ ਦੇ ਵਾਸਤੇ ਵਰਤਿਆ ਹੋਇਆ ਲੱਗਦਾ ਹੈ ਚੜਨ ਦਾ ਅਰਥ ਪੈਰ ਹੁੰਦਾ ਹੀ ਕਿਤੇ ਵੀ ਨਹੀਂ ਹੁੰਦਾ ਜਿੰਨਾ ਸੂਰਜ ਦੀਆਂ ਕਿਰਨਾਂ ਨੇ ਸੂਰਜ ਦੇ ਚੜਨ ਨੇ ਸੂਰਜ ਦੀ ਲਾਈਟ ਉਹਨਾਂ ਦੇ ਚੱਲ ਕੇ ਧਰਤੀ ਤੇ ਆਉਂਦੀ ਹੈ ਆਉਂਦੀ ਹੈ ਨਾ ਆਉਂਦੀ ਬਸ ਤੇ ਚੜਨ ਨੇ ਚੜਨ ਦਾ ਅਰਥ ਪੈਰ ਹੁੰਦਾ ਹੀ ਨਹੀਂ ਕਰਦਾ ਤਾਂ ਹੱਥ ਹੁੰਦਾ ਹੀ ਨਹੀਂ ਨੇਤਰਾਂ ਦਾ ਅੱਖ ਨੇਤਰਾਂ ਦਾ ਅਰਥ ਅੱਖਾਂ ਹੁੰਦਾ ਹੀ ਨਹੀਂ ਸੁਣਨ ਦਾ ਅਰਥ ਕੰਨ ਹੁੰਦਾ ਹੀ ਨਹੀਂ ਬਸ ਇਹ ਅਸੀਂ ਗਲਤੀਆਂ ਕੀਤੀਆਂ ਇਹ ਬ੍ਰਹਮ ਵਿਦਿਆ ਦੀ ਭਾਸ਼ਾ ਜਿਹੜਾ ਅੰਦਰਲਾ ਸ਼ਰੀਰ ਹੈ ਉਹਦੇ ਹਿੱਸੇ ਨੇ ਚੜ ਵੀ ਉਹਦੇ ਹਿੱਸੇ ਨੇ ਚੜ ਵੀ ਉਹਦੇ ਨਾਲ ਸੰਬੰਧਿਤ ਨੇ ਅੰਦਰਲੇ ਸ਼ਰੀਰ ਨਾਲ ਕੰਨ ਵੀ ਉਹਦੇ ਨਾਲ ਸਰਵਣ ਵੀ ਉਹਦੇ ਨਾਲ ਸੰਬੰਧਿਤ ਨੇ ਨੇਤਰ ਵੀ ਉਹਦੇ ਨਾਲ ਸੰਬੰਧਿਤ ਨੇ ਕਰ ਵੀ ਉਹਦੇ ਨਾਲ ਸੰਬੰਧਿਤ ਨੇ ਚੜ ਵੀ ਉਹਦੇ ਨਾਲ ਇਹ ਬਾਹਰਲੇ ਸਰੀਰ ਨਾਲ ਜ਼ਿਆਦਾ ਸੀ ਜੋੜਿਆ ਨਾ ਨਾ ਦੇਸੀ ਸੰਤਾਂ ਨੇ ਬਸ ਉਹ ਬ੍ਰਹਮ ਗਿਆਨ ਦਾ ਨਾਲ ਹੋ ਕੇ ਭਰਮ ਗਿਆਨ ਬਣ ਗਿਆ ਇਹ ਗੁਰਬਾਣੀ ਦੇ ਅਰਥਾਂ ਦੇ ਅਨਰਥੇ ਤਾਂ ਹੋਏ ਨੇ ਅੰਦਰਲਾ ਸਰੀਰ ਖਤਮ ਹੋ ਗਿਆ ਨਿਰਾਕਾਰੀ ਦੁਨੀਆ ਖਤਮ ਹੋ ਗਈ ਬਾਹਰਲੀ ਦੁਨੀਆ ਜੱਤ ਲੈ ਆਉਂਦੀ ਮਾਇਆ ਚ ਲੈ ਆਉਂਦੇ ਮਾਇਆ ਤਾਂ ਸੀ ਮਾਇਆ ਚ ਲਿਆਉਣਾ ਸੀ ਇਹਨਾਂ ਕੋਲੋਂ ਅੱਖੇ ਨਹੀਂ ਹੈ ਦੇਖਣ ਵਾਲੀ ਇਹਨੂੰ ਪੜਨ ਵਾਲੀ ਬੁੱਧੀ ਹੋ ਨਹੀਂ ਇਹਨਾਂ ਕੋਲ ਉਹ ਤਾਂ ਬਵੇਰ ਬੁੱਧੀ ਦੇਖੂਗੀ ਵੀ ਇਹ ਚੜਨ ਦਾ ਅਰਥ ਹੈ ਇਹਦਾ ਅਖਰ ਹੈ ਅੱਖਾਂ ਬਾਝੋਂ ਦਾ ਦੇਖਣ ਅੱਖਾਂ ਬਾਝੋਂ ਦੇਖਣਾ ਫਿਰ ਕੰਨੀ ਸੁਣਨਾ ਫਿਰ ਨੇਤਰੀ ਸਤਗੁਰ ਦੇਖਣਾ ਸਰਬਣੀ ਸੁਣਨਾ ਬੋਲੋ ਨੇਤਰਾਂ ਨਾਲ ਦੇਖਣਾ ਅੱਖਾਂ ਨਾਲ ਦੇਖਣਾ ਫਿਰ ਨੇਤਰਾਂ ਨਾਲ ਅੱਖਾਂ ਦਾ ਅੱਡਾ ਡਾਓਗੇ ਸਰਬਣੀ ਸੁਣਨਾ ਬੋਲੋ ਸਰਬਣਾ ਸੁਣਨਾ ਕੰਨਾ ਨਾਲ ਸੁਣਨਾ ਨਹੀਂ ਇੱਥੋਂ ਕਿ ਉਹਨਾਂ ਨੇ ਦੇਖਿਆ ਵੀ ਦੋ ਚੀਜ਼ਾਂ ਡੱਡ ਨੇ ਇਹ ਸਾਰੇ ਅੰਨੇ ਬੋਲੇ ਨੇ ਸੰਤ ਵੀ ਸਾਰੇ ਮਾਇਆਧਾਰੀ ਨੇ ਵਿਦਵਾਨ ਔਰ ਸੰਤ ਕੋਈ ਗੱਲ ਦਾ ਕੁਝ ਵੀ ਨਹੀਂ ਪੜ ਕੇ ਉਹ ਸੁਣਾ ਦਿੰਦੇ ਨੇ ਇਹਨਾਂ ਨੇ ਜਿਹੜੀ ਬਾਣਾ ਪਾਇਆ ਹੋਇਆ ਉਹਨਾਂ ਨੇ ਵਿਦਵਾਨਾਂ ਨੇ ਬਾਣਾ ਨਹੀਂ ਪਾਇਆ ਇਹ ਥੋੜਾ ਜਿਹਾ ਆਪਣੇ ਆਪ ਨੂੰ ਐ ਢਾਲ ਕੇ ਰੱਖਦੇ ਨੇ ਵੀ ਧਾਰਮਿਕ ਉਹ ਢਾਲ ਕੇ ਨਹੀਂ ਰੱਖਦੇ ਇਹ ਆਪਣੇ ਉਂਗਲਾਂ ਨੂੰ ਲੁਕੋ ਕੇ ਰੱਖਦੇ ਨੇ ਉਹਨਾਂ ਦੇ ਲੁਕੋ ਨਹੀਂ ਹੁੰਦੇ ਵਾ ਇਹਨਾਂ ਦੇ ਫਰਕ ਹੁੰਦਾ ਵਿਦਵਾਨਾਂ ਜਿਹੜਾ ਸੰਤ ਬਣ ਕੇ ਉਗਲਾਂ ਨੂੰ ਲੁਕੋਦੇ ਨੇ ਔਗਣਾ ਨੂੰ ਖਤਮ ਨਹੀਂ ਕਰਦੇ ਅੰਦਰੋਂ ਲੁਕਾਉਂਦੇ ਨੇ ਲੋਭ ਨੂੰ ਖਤਮ ਨਹੀਂ ਕਰਦੇ ਲੋਭ ਨੂੰ ਲੁਕਾਉਂਦੇ ਨੇ ਕ੍ਰੋਧ ਨੂੰ ਖਤਮ ਨਹੀਂ ਕਰਦੇ ਕ੍ਰੋਧ ਨੂੰ ਲੁਕਾਉਂਦੇ ਨੇ ਛੁਪਾ ਲੈਂਦੇ ਨੇ ਛੁਪਾ ਕੇ ਰੱਖਣਾ ਹੋਰ ਗੱਲ ਆ ਖਤਮ ਕਰਨਾ ਹੋਰ ਗੱਲ ਦੂਜੇ ਨੂੰ ਨਾ ਪਤਾ ਲੱਗੇ ਮੇਰੇ ਕੋਲ ਲੋਕ ਰੱਖਦੇ ਨੇ ਘਰਾਂ ਦੇ ਵਿੱਚ ਨਜਾਇਜ਼ ਹਥਿਆਰ ਰੱਖਦੇ ਨੇ ਕੋਈ ਕੁਝ ਕਰਦਾ ਲੋਕੇ ਕਰਦਾ ਨਾ ਗਵਰਨਮੈਂਟ ਬਸ ਇਹ ਲੁਕੋ ਕੇ ਰੱਖਦੇ ਹੁੰਦੇ ਇਸ ਕਰਕੇ ਇਹਨਾਂ ਦੇ ਅੰਦਰ ਵਸ ਨਹੀਂ ਪ੍ਰਗਟ ਹੁੰਦੀ ਨਾ ਅੰਦਰ ਇਸ ਕਹਿੰਦੇ ਹਿਰਦੇ ਜਨ ਕੇ ਕਪਟ ਬਸੇ ਬਾਹਰੋਂ ਸੰਤ ਕਹਾਵੇ ਕਪਟ ਕੀ ਹੈ ਅੰਦਰੋਂ ਖੋਦੇ ਨਹੀਂ ਬਕਾਰਾਂ ਨੂੰ ਅੰਦਰੋਂ ਨਹੀਂ ਖੋਦੇ ਮਾਇਆ ਨੂੰ ਮਾੜੀ ਕਹਿੰਦੇ ਨੇ ਆਪ ਨਹੀਂ ਤਿਆਗਦੇ ਆਪ ਜਿਹੜਾ ਉਪਦੇਸ਼ ਕਰਦੇ ਨੇ ਉਹਨੂੰ ਆਪ ਨਹੀਂ ਮੰਨਦੇ ਕਪਟ ਕਪਟੇ ਹੈ ਜੋ ਉਪਦੇਸ਼ ਦੇ ਨੇ ਆਪ ਨਹੀਂ ਉਹ ਕਰਦੇ ਅਬਰ ਉਪਦੇਸ਼ ਹੈ ਆਪ ਨਾ ਕਰਾ ਆਪ ਜਨਮ ਮਰੇ ਇਹ ਤਾਂ ਕਰਕੇ ਇਹ ਕੰਮ ਕਰਦੇ ਨੇ ਆਪ ਨਹੀਂ ਉਹ ਕੰਮ ਕਰਦੇ ਦੂਜੇ ਨੂੰ ਕਹਿੰਦੇ ਅਸੀਂ ਹੁਣ ਸਾਰੇ ਕਹਿੰਦੇ ਲੋਕ ਅਸੇ ਕਮਾਣ ਮੈਨੂੰ ਆ ਬਣਦਾ ਨਹੀਂ ਕੋਈ ਆ ਕੋਈ ਵੀ ਨਹੀਂ ਬਣਦਾ ਜਿਹੜਾ ਰੌਲਾ ਪਾਉਂਦੇ ਨੇ ਕਿਸੇ ਭਗਤ ਨੇ ਰੌਲਾ ਨਹੀਂ ਪਾਇਆ ਵੀ ਸਿੱਖ ਬਣੋ ਪਹਿਲਾਂ ਪਤਾ ਹੀ ਦੁਨੀਆ ਨੂੰ ਜਾ ਲੱਗਿਆ ਜਾਂ ਉਹ ਭਗਤ ਪ੍ਰਗਟ ਹੋ ਗਿਆ ਦੁਨੀਆ ਨੂੰ ਪਤਾ ਹੀ ਲੱਗਿਆ ਕਦ ਸਿੱਖ ਉਹ ਭਗਤ ਬਣ ਗਿਆ ਇਹ ਰੌਲਾ ਪਹਿਲਾਂ ਹੀ ਪਾਉਣ ਲੱਗੇ ਸਿੱਖ ਬਣੋ ਸਿੱਖੀ ਗਈ ਤੁਹਾਡੇ ਅੰਦਰ ਹੈ ਸਿੱਖੀ ਰੌਲਾ ਪਾਉਣਾ ਨਹੀਂ ਕੁਝ ਬਣਨਾ ਸਿੱਖ ਬਣਨਾ ਕੋਈ ਬਣਨਾ ਸਿੱਖੀ ਦਾ ਕੋਈ ਵੀ ਨਹੀਂ ਕਰਦਾ ਰੌਲਾ ਪਾਈ ਜਾਂਦਾ ਦਿਖਾਉਂਦੇ ਨੇ ਵੀ ਖਬਰ ਅਸੀਂ ਬਹੁਤ ਹਮਲਾ ਕਰ ਸਿੱਖੀ ਦਿਖਾਈ ਤਾਂ ਗੱਲ ਨਹੀਂ ਬਣਨੀ ਗੱਲ ਬਣਨੀ ਤੁਸੀਂ ਸਿੱਖ ਬਣੋ ਜਿੰਨੇ ਰੌਲਾ ਪਾਉਂਦੇ ਦੇਖਾ ਭਲਾ ਸਿੱਖੀ ਕਿਵੇਂ ਪੈਦਾ ਬਣਨਾ ਕਿਸੇ ਨੇ ਵੀ ਨਹੀਂ ਇਹਨਾਂ ਚੋਂ ਲੀਡਰ ਬਣਨਾ ਰੌਲਾ ਪਾ ਕੇ ਸਿਰਫ ਸੰਸਥਾ ਖੜੀ ਕਰਨੀ ਹੈ ਪੈਸਿਆਂ ਵਾਸਤੇ ਰੌਲਾ ਪਾ ਕੇ ਸਰ ਹੋਰ ਕੁਝ ਨਹੀਂ ਕਰਦਾ ਨਹੀਂ ਤਾਂ ਆਪੇ ਸੇ ਨੂੰ ਨਹੀਂ ਨੇ ਟੋਟਲ 15 ਬਲਦ ਨੇ ਤਾਂ ਥੱਲਾ ਪਜਾਤਾ ਹਿੰਦੁਸਤਾਨ ਦੇ ਵਿੱਚ ਨਾਲੇ ਅੱਜ ਕੱਲ ਵਾਲੇ ਸਾਧਨ ਹੈ ਨਹੀਂ ਸੀ 15 ਇਕੱਠੇ ਵੀ ਨਹੀਂ ਹੋਏ ਉਹ ਜੋ ਵੀ ਵਿੱਚ ਫਰਕ ਹੈ ਤੇ 15 ਸਿੱਖ ਨਹੀਂ ਬਣ ਸਕਦੇ ਹੁਣ ਤਾਂ ਪੰਜ ਨੇ ਸਾਰੇ ਵਰਲਡ ਦੇ ਵਿੱਚ ਫੈਲ ਜੂਗੀ ਗੱਲ ਟੈਲੀਵਿਜ਼ਨ ਸਾਡੇ ਕੋਲ ਸਾਧਨ ਬਹੁਤ ਨੇ ਪਰ ਬੜਨਾ ਹੀ ਨਹੀਂ ਕਿਸੇ ਨੇ ਗੱਲ ਤਾਂ ਨਹੀਂ ਆ ਸਿੱਖ ਬਣਨ ਦਾ ਕਿਸੇ ਦਾ ਰਾਤਾ ਨਹੀਂ ਅੰਦਰੋਂ ਜਿਹੜਾ ਹੋਊਗਾ ਪਤਾ ਲੱਗ ਜੂਗਾ ਜਿਹੜੇ ਰੌਲਾ ਪਾਉਂਦੇ ਨੇ ਕੰਮ ਕੰਮ ਇਹਨਾਂ ਜੋ ਕਿਸੇ ਦਾ ਹੈ ਨਹੀਂ ਜੇ ਜਿਹਦਾ ਹੋਊਗਾ ਚੁੱਪ ਕੀਤਾ ਹੋਇਆ ਹੋ ਜੇ ਕਹਿੰਦਾ ਹੈਗਾ ਬੋਲਦਾ ਨਹੀਂ ਹੈ ਉਹ ਬੋਲਦਾ ਹੁੰਦਾ ਵੀ ਨਹੀਂ ਉਹ ਬੋਲਦਾ ਜ਼ਿਆਦਾ ਹੈ ਜਦ ਬੁਲਾਵੇ ਉਹ ਜਦ ਬੋਲਦਾ ਜਦ ਬੁਲਾਵੇ ਉਹਨਾਂ ਜਿਹੜਾ ਬੋਲਦਾ ਵੀ ਘਟੇਗਾ ਉਹ ਤਾਂ ਮਜਬੂਰੀ ਨੂੰ ਬੋਲਦਾ ਫਿਰ ਉਹ ਬੋਲਦਾ ਮਜਬੂਰੀ ਨੂੰ ਪਹਿਲਾਂ ਨਹੀਂ ਬੋਲਦਾ ਉਹ ਤਾਂ ਫਿਰ ਬੋਲਦਾ ਜਾਂ ਮਜਬੂਰੀ ਹੁੰਦੀ ਹੈ ਵੀ ਹੁਣ ਦੱਸੇ ਦੋ ਵੀ ਠੀਕ ਉਹਦੇ ਦਾ ਕਹਾ ਹੀ ਜਾਂਦੀ ਹੈ ਗੱਲ ਅਸਲ ਚ ਉਹ ਨਾ ਚਾਹੁੰਦਾ ਹੋਇਆ ਵੀ ਉਹਨੂੰ ਬਹੁਤ ਕੁਝ ਬੋਲਣਾ ਪੈਂਦਾ ਹੁਣ ਤਾਂ ਉਹ ਗੱਲ ਕਹਿਣੀ ਪੈਂਦੀ ਹੈ ਜਿਹੜੀ ਉਹ ਚਾਹੁੰਦਾ ਵੀ ਨਹੀਂ ਹੁੰਦਾ ਪਰ ਉਹਨੂੰ ਕਹਿਣੀ ਪੈਂਦੀ ਹੈ ਸੱਚ ਹੈ ਸੱਚ ਬੋਲਣ ਤਾਂ ਹਰੇਕ ਆਦਮੀ ਦੇ ਜਿਗਰ ਹੈ ਘਰ ਦੇ ਵੀ ਗਏ ਟਾਈਮ ਕੀ ਰਹਿਣਾ ਵੀ ਜਿੰਨੂੰ ਦੁਨੀਆ ਚੱਲਦੀ ਚਲੀ ਜਾਵੇ ਟਾਈਮ ਦਾ ਸਕੀਲ ਲੈਣਾ ਪਰ ਉਹਨੇ ਖਬਰਾਂ ਕੀ ਲੈਣਾ ਹੁੰਦਾ ਤਾਂ ਉਹਨੂੰ ਪੁੱਛੋ ਵੀ ਕੀ ਲੈਣਾ ਉਹਨੂੰ ਪਤਾ ਇਹਦਾ ਪੰਜਾਬ ਪਾਸ਼ਾ ਨੂੰ ਪਤਾ ਕਹਿੰਦੇ ਵੇ ਆ ਇਹ ਜਿਹੜਾ ਇਹਦਾ ਕਿਤਾਬ ਉਹਦਾ ਕਿਤਾਬ ਇਹ ਕਹਿੰਦੇ ਸੀ ਗੁਰੂ ਗ੍ਰੰਥ ਨੂੰ ਵੀ ਇਹਦਾ ਕਿਤਾਬ ਦਾ ਪ੍ਰਚਾਰ ਛੱਡਦੇ ਨਹੀਂ ਇੱਧਰ ਸ਼ਹੀਦ ਕਰਦਾ ਉਹ ਕਹਿੰਦੇ ਵੀ ਤੁਸੀਂ ਸਰੀਰ ਨੂੰ ਜੋ ਮਰਜ਼ੀ ਕਰੋ ਨਹੀਂ ਛੁੱਟਦਾ ਛੇਵੇਂ ਪਾਸ਼ਾ ਨਾਲ ਵੀ ਇਹੀ ਗੱਲ ਉਹ ਕਹਿੰਦੇ ਨਹੀਂ ਛੁੱਟਦੀ ਸਾਹਿਬਜ਼ਾਦਿਆਂ ਨਾਲ ਵੀ ਇਹੀ ਗੱਲ ਕੀ ਕਰਾਂਗੇ ਕਹਿੰਦੇ ਪ੍ਰਚਾਰ ਕਰਾਂਗੇ ਸਿੱਖੀ ਨਹੀਂ ਛੱਡਦੇ ਨਹੀਂ ਛੱਡਦੇ ਕਿਸੇ ਕੀਮਤ ਨਹੀਂ ਛੱਡਦੇ ਫਿਰ ਕਹਿੰਦੇ ਸੋ ਕਹਿੰਦੇ ਚਾਹੇ 100 ਵਾਰ ਪਵੇ ਇਹ ਨਹੀਂ ਛੱਡਦਾ ਹੁੰਦਾ ਇਸੇ ਕਰਕੇ ਕਹਿਆ ਨਾ ਜਾ ਕੋ ਪ੍ਰੇਮ ਖੇੜਨ ਦਾ ਚਾਹੋ ਸਿੱਖੀ ਦਾ ਤਾਂ ਸਵਾਲ ਹੈ ਜਿਹਨੇ ਸਿੱਖ ਬਣਨੇ ਪਹਿਲਾਂ ਸੱਤਾ ਤਲੀ ਗਲੀ ਬੁਰੀ ਹੋ ਐ ਲੋਕਾਂ ਨਾਲ ਲੜਾਈ ਵਾਸਤੇ ਨਹੀਂ ਐ ਐਮਐਲਏ ਬਣਨ ਵਾਸਤੇ ਨਹੀਂ ਸੱਤਾ ਤਲੀ ਸਿੱਖੀ ਦੇ ਪ੍ਰਚਾਰ ਦੀ ਗੱਲ ਹੈ ਇਹਦੇ ਵਾਸਤੇ ਨਹੀਂ ਆ ਵੀ ਅਸੀਂ ਪੰਜਾਬੀ ਸੂਬਾ ਲੈਣਾ ਉਹ ਲੈਣਾ ਸਾਰਾ ਸਗਲੀ ਧਰਤੀ ਸਾਥ ਕੀ ਪਰਮੇਸ਼ਰ ਦਾ ਉਹ ਸਾਰੀ ਸ੍ਰਿਸ਼ਟੀ ਦਾ ਸਾਰੀ ਸ੍ਰਿਸ਼ਟੀ ਦੇ ਚੱਲਦਾ ਸਾਰੀ ਸ੍ਰਿਸ਼ਟੀ ਦਾ ਰਾਜ ਖਾਲਸੇ ਦਾ ਅਸੀਂ ਤਾਂ ਮੈਸੇਜ ਦੇ ਦੇਣਾ ਹੁਕਮ ਨੂੰ ਮੰਨੋ ਹੁਕਮ ਦਾ ਪਰਮੇਸ਼ਰ ਦਾ ਹੁਕਮ ਸਾਡਾ ਇਹ ਆਪਣਾ ਹੁਕਮ ਮੰਨਉਂਦੇ ਨੇ ਹੁਕਮ ਮੰਨਣਾ ਪਰਮੇਸ਼ਰ ਦਾ ਅਸੀਂ ਵੀ ਲੋਕਾਂ ਨੇ ਵੀ ਜਿਹੜਾ ਮੰਨਦਾ ਮੰਨੇ ਨਹੀਂ ਮੰਨਦਾ ਨਾ ਮੰਨੇ ਅਸੀਂ ਤਾਂ ਆਪਣਾ ਹੁਕਮ ਮੰਨੋਨੇ ਸਾਡਾ ਕੌਣ ਮੰਨ ਲੂਗਾ ਤੁਸੀਂ ਉਹਨਾਂ ਦਾ ਕਹਦੇ ਨਹੀਂ ਮੰਨਦੇ ਆਪਣਾ ਬਣਾਉਣੇ ਉਹਨਾਂ ਦਾ ਬਣਾਓ ਇਹ ਦੁਨਿਆਵੀ ਲੜਾਈ ਹੈ ਇਹਨਾਂ ਦੀ ਸਿੱਖ ਦੀ ਦੁਨਿਆਵੀ ਲੜਾਈ ਕੋਈ ਨਹੀਂ ਹੈ ਸਿੱਖ ਦੀ ਦੁਨਿਆਵੀ ਲੜਾਈ ਕੋਈ ਨਹੀਂ ਸਿੱਖ ਦੀ ਤਾਂ ਸਾਜਰੀ ਆ ਝੂਠ ਦੀ ਲੜਾਈ ਹੈ ਉਹਨੇ ਮਤਾਂ ਦੀ ਦੁਨੀਆ ਫਸੀ ਹੋਈ ਹੈ ਪਰਮ ਜਾਤ ਫਸੀ ਦੁਨੀਆ ਨੂੰ ਅਲਰਟ ਕਰਨਾ ਵੀ ਭਾਈ ਆ ਪਰਮ ਆ ਸੱਚ ਬਸ ਆ ਸੱਚ ਹੈ ਬਾਕੀ ਝੂਠ ਹੈ ਬਾਕੀ ਸਭ ਝੂਠ ਹੈ ਬਾਕੀ ਸਾਰੀਆਂ ਮੱਤਾਂ ਜੋ ਕੁਝ ਕਹਿੰਦੀਆਂ ਨੇ ਸੱਚਾ ਹੈ ਇਹਨਾਂ ਨੂੰ ਪੁੱਛ ਲਓ ਤੁਸੀਂ ਜਾਂ ਇਹਨਾਂ ਮੱਤਾਂ ਨੂੰ ਪੁੱਛ ਲਓ ਅੱਜ ਤਾਂ ਖੈਰ ਗੁਰਮਤ ਨੂੰ ਸਾਰਿਆਂ ਨੇ ਸਿਰੇ ਮੰਨੇ ਨੇ ਅੱਜ ਤਾਂ ਕੋਈ ਦੂਰਾ ਵਾਲੀ ਗੱਲ ਨਹੀਂ ਸਵਾਲ ਇਹ ਗੁਰਮਤ ਕਹਿੰਦੀ ਕਿ ਉਹ ਨਹੀਂ ਅਸੀਂ ਦੱਸ ਰਹੇ ਦੱਸ ਸਕੇ ਬਾਕੀ ਦਾ ਮੰਨਦੇ ਨੇ ਗੁਰਬਾਣੀ ਸਭ ਤੋਂ ਸੇਸ਼ ਅਥਾਈ ਨਹੀਂ ਜਾ ਰਹੀ ਹੁਣ ਢਾਈ ਵੀ ਜਾਊਗੀ ਇਹ ਸਾਰੀ ਵਰਡ ਵਾਸਤੇ ਇੱਕ ਮਤ ਹੈ ਜਿਹਨੂੰ ਸਾਰੀ ਵਰਡ ਮੰਨੂਗੀ ਸਿੱਖਾਂ ਨੇ ਭਾਵੇਂ ਮੰਨਣ ਇਹਨਾਂ ਨੂੰ ਕੌਣ ਪੁੱਛਦਾ ਹੈ ਨਹੀਂ ਮੰਨਣਗੇ ਨਾ ਮੰਨਣ ਤਾਂ ਆਟੇ 'ਚ ਨੂਣ ਬਣੀ ਹਨ ਮੰਨਣ ਵਾਲੇ ਬਥੇਰੇ ਨੇ ਸਿੱਖੀ ਤਾਂ ਐ ਪੈਦਾ ਹੋਣੀ ਹੈ ਜਿਵੇਂ ਬਰਸਾਤ ਪਈ ਤੇ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਐ ਪੈਦਾ ਹੋ ਜਾਣੀ ਹੈ ਇਹ ਕਿੰਨੇ ਕਿੰਨੇ ਵਿਚਾਰੇ ਇਹਨਾਂ ਜੋ ਵੀ ਕਿਹੜਾ ਸਾਰੇ ਨਾ ਮੰਨਣ ਵਾਲੇ ਨੇ ਇਹਨਾਂ ਜੋ ਵੀ ਮੰਨਣ ਵਾਲੇ ਬਥੇਰੇ ਨੇ ਇਹ ਜਿਹੜੇ ਆ ਲੀਡਰ ਨੇ ਤਾਂ ਥੋੜੇ ਜਿਹੇ ਰਹਿ ਜਾਣੇ ਨੇ ਮੁੱਠੀ ਪਰ ਬਾਹਰ ਮਾਰਨੇ ਚੱਕੇ ਹੋ ਰਹਿ ਬਹੁਤ ਦੇਖ ਲੈਣਾ ਸਾਰਾ ਕੁਝ ਇਹਨਾਂ ਦਾ ਇਹਨਾਂ ਦਾ ਕੁਝ ਨਹੀਂ ਛੱਡਿਆ ਹੋਇਆ ਕਿਸੇ ਪਾਸੋਂ ਲੋਕਾਂ ਨੇ ਸਭ ਟੋਹੇ ਹੋਏ ਨੇ ਵਿਕਲਪ ਨਹੀਂ ਹੈ ਦੂਆ ਦੂਆ ਵਿਕਲਪ ਨਹੀਂ ਸੀ ਇਹਨਾਂ ਤੋਂ ਖੜਾ ਛਡਾਉਣ ਦਾ ਵਿਕਲਪ ਹੈ ਨਹੀਂ ਸੀ ਤਨ ਤਾਨੇ ਪੂਆ ਦਿਨ ਸੰਜੋਗ ਸੁਭਾਗਾ ਤਨ ਤਾਨੇ ਪੂਆ ਦਿਨ ਪੂਆ ਦਿਨ ਉਹਦੇ ਨਾਲ ਧਨਵਾਨ ਹੋਣ ਵਾਲਾ ਦਿਨ ਤੈਨੂੰ ਆਣੇ ਹੁੰਦਾ ਚਲੇ ਜਾਂਦਾ ਗਿਆਨ ਮਿਲ ਜਾਂਦਾ ਫਿਰ ਕਹਾਂ ਤੇ ਕਹਾਂ ਫਿਰ ਤਾਂ ਮਾਰ ਲੱਗ ਅੰਦਰ ਦੇ ਅੰਦਰ ਜਾਂ ਸ਼ਬਦ ਅੰਦਰ ਪ੍ਰਗਟ ਹੋ ਗਿਆ ਫਿਰ ਤਾਂ ਖਜ਼ਾਨਾ ਹੀ ਵਸਤਾ ਪਰਮੇਸ਼ਰ ਨੇ ਆਪਣਾ ਸੰਜੋਗ ਉਸ ਭਾਵਨਾ ਸੰਜੋਗ ਹੋ ਗਿਆ ਸ਼ਬਦ ਸੁਰਤ ਦਾ ਮੇਲ ਹੋ ਗਿਆ ਸੁਰਤ ਸ਼ਬਦ ਭਾਵ ਸਾਗਰ ਤੇ ਭਾਵ ਸਾਗਰ ਤੋਂ ਉੱਤੇ ਉੱਠਿਆ ਹੈ ਜਿਹੜਾ ਉਹ ਫਿਰ ਕੀ ਕਰਦਾ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਸੁਰਤ ਸ਼ਬਦ ਭਾਵ ਸਾਗਰ ਤੇ ਗਈ ਭਾਵ ਸਾਗਰ ਤੋਂ ਉੱਪਰ ਦੀਆਂ ਗੱਲਾਂ ਕਰਦਾ ਤਰਨ ਵਾਲੀਆਂ ਗੱਲਾਂ ਤਰੀ ਦਾ ਕਿਵੇਂ ਹੁੰਦਾ ਕਿਉਂਕਿ ਤਰਿਆ ਹੋਇਆ ਹੀ ਦਸੂ ਤਰੀ ਦਾ ਕਿਵੇਂ ਹੈ ਜਿਹੜਾ ਤਰਿਆ ਹੀ ਕਿਵੇਂ ਦਸੂ ਤਰੀ ਦਾ ਕਿਵੇਂ ਜਿਹੜਾ ਫਸਿਆ ਨਿਕਲਿਆ ਉਹੀ ਦਸੂਗਾ ਵੀ ਮੈਂ ਨਿਕਲਿਆ ਕਿਵੇਂ ਆ ਨਿਕਲੀ ਦਾ ਕਿਵੇਂ ਆ ਜਿਹੜਾ ਆਪ ਫਸਿਆ ਤੁਹਾਨੂੰ ਕਿਵੇਂ ਦੱਸੂ ਕਿਵੇਂ ਨਿਕਲਿਆ ਹੋਇਆ ਜਿਹੜਾ ਛੁੱਟ ਗਿਆ ਛੁੱਟਣ ਦੀ ਵਿਧੀ ਉਹਨੂੰ ਸਮਝ ਆਉਣੀ ਛੁੱਟਣ ਦੀ ਵਿਧੀ ਉਹੀ ਸਮਝਾ ਸਕਦਾ ਛੁੱਟ ਕੇ ਹੀ ਛੁੱਟਣ ਦੀ ਵਿਧੀ ਕਿਉਂਕਿ ਸਮਝ ਆਏ ਦੇ ਬਾਅਦ ਉਹਨੂੰ ਛੁੱਟੇ ਫਿਰ ਇਹ ਸਮਝਾ ਦੋ ਉਹ ਤੋਂ ਪਹਿਲਾਂ ਨਹੀਂ ਸਮਝਾ ਸਕਦਾ ਕੋਈ ਵੀ ਇਹ ਮਨਿਉ ਆ ਕਿਲੇ ਦੇ ਵਿੱਚ ਵੜਦਾ ਗਿਆ ਇਹ ਗਰਭ ਜਮਾਨ ਦੇ ਪੇਟ 'ਚ ਵੜਦਾ ਗਿਆ ਸਰੀਰ ਤੋਂ ਸਰੀਰ ਤੋਂ ਬਾਹਰ ਕਿਵੇਂ ਨਿਕਲਣਾ ਹੈ ਜਿਉਂਦੇ ਹੀ ਇਹ ਗੁਰਬਾਣੀ ਕਹਿੰਦੀ ਹੈ ਫਿਰ ਗੁੱਡੀ ਕਿਵੇਂ ਛੱਡਣੀ ਹੈ ਦਸਮਦਾਰ ਕਿਵੇਂ ਖੋਲਣਾ ਹੈ ਬਾਹਰ ਫਿਰ ਤਿਰਕੁਟੀ ਛੱਡ ਕੇ ਸਰੀਰ ਛੱਡ ਕੇ ਦਸਮ ਦਵਾਰ ਪਹੁੰਚ ਜਾਣਾ ਇਹ ਵਿਧੀ ਹੈ ਗੁਰਬਾਣੀ ਤੇ ਤਿਰਕੁਟੀ ਛੁੱਟਾ ਦਸਮ ਦਵਾਰ ਖੁੱਲ ਹੈ ਭਵੇ ਕਰ ਕਰਤਰਿਆ ਹੈ ਸੁਰਤ ਸ਼ਬਦ ਕਰ ਕਰਤਰੀ ਹੈ ਨਾਨਕ ਨਾਮ ਫੇਰ ਨਾਨਕ ਦਾ ਨਾਮ ਲਓ ਗਿਆਨ ਹੁੰਦਾ ਫਿਰ ਸੱਚ ਦੱਸਿਆ ਉਹਨੂੰ ਪਹਿਲਾਂ ਸੱਚ ਦੱਸਿਆ ਹੀ ਨਹੀਂ ਜਾ ਸਕਦਾ ਉਹਨੂੰ ਪਹਿਲਾਂ ਕਿਵੇਂ ਦੱਸਿਆ ਜਾਊ ਸੱਚ ਭਵਸਾਗਰ ਦੇ ਉੱਪਰ ਫਿਰ ਕੀ ਕਰਦਾ ਹਰ ਦਰ ਦਾ ਕੀਆਂ ਬਾਤਾਂ ਨਾਨਕ ਆਖ ਹਵਾ ਫਿਰ ਹਰ ਦਰਗਾਹ ਗਿਆ ਬਾਤਾਂ ਦੱਸਦਾ ਇਹ ਤਾਂ ਹਰ ਦਰਗਾਹ ਗਿਆ ਬਾਤਾਂ ਨੇ ਗੁਰਬਾਣੀ ਇਹ ਕੋ ਮਜ਼ਾਕ ਗੱਲ ਹੈ ਇਹਨਾਂ ਨੇ ਮਜ਼ਾਕ ਬਣਾ ਲਿਆ ਅਸੰਤਾਂ ਨੇ ਕਹਾਣੀਆਂ ਲੀਆਂ ਨਾਲ ਇਹਦੇ ਜਿੱਦਾ ਕਿਸੇ ਕਹਾਣੀ ਸਾਖੀ ਦੀ ਲੋੜੇ ਨਹੀਂ ਪੈਂਦੀ ਤੁਹਾਨੂੰ ਜੇ ਗੁਰਬਾਣੀ ਦੀ ਜਿਹਨੂੰ ਸਮਝ ਆ ਰੋਜ਼ 24 ਘੰਟੇ ਬੋਲੀ ਜਾਵੇ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ ਗੁਰਬਾਣੀ ਜੇ ਨਾ ਬੜਾ ਸਮੁੰਦਰ ਪਿਆ ਲੋੜੇ ਨਹੀਂ ਕਿਸੇ ਪ੍ਰਮਾਣ ਦੇਣ ਦੀ ਗੁਰਬਾਣੀ ਜੇ ਬਹੁਤ ਕੁਝ ਪਿਆ ਇਹਨਾਂ ਨੇ ਸ਼ਬਦ ਦਾ ਅਰਥ 45 ਮਿੰਟ ਲਾਉਣਗੇ ਸਾਖੀ ਸੁਣਾਉਣ ਨੂੰ 5 ਮਿੰਟ ਹੀ ਸ਼ਬਦ ਦੇ ਅਰਥ ਕਰਨਗੇ ਪੱਲੇ ਹੋਵੇ ਸ਼ਬਦ ਦੀ ਸਮਝ ਹੋਵੇ ਤਾਂ ਬਸ਼ਰਤ ਕਰ ਗੁਰਬਾਣੀ ਦੀ ਸਮਝੇ ਕੋਈ ਨਹੀਂ ਹੈ ਸਾਖੀ ਲੈ ਕੇ ਬਹਿ ਜਾਣਗੇ ਟਾਈਮ ਪੂਰਾ ਦੋ ਕੀ ਕਰਨ ਵਿਚਾਰੇ ਚਾਰ ਕੁੰਟ ਦੇ ਦਿਸ ਭ੍ਰਮ ਆਇਓ ਚਾਰ ਕੁੰਟ ਦੇ ਦਿਸ ਭ੍ਰਮ ਆਇਓ ਸਾਰਾ ਦੇਖ ਲਿਆ ਸਾਰਾ ਸੰਸਾਰ ਦੇਖ ਲਿਆ ਫਿਰ ਕੇ ਸੰਤ ਸਮੂਹ ਅਨੇਕ ਮਤੀ ਤੇ ਨੇ ਕਿਤੋਂ ਨਹੀਂ ਛੁੱਟਣ ਦੀ ਵਿਧੀ ਮਿਲੀ ਦਾ ਦੇ ਚਾਰ ਗੁੰਡ ਫਿਰ ਕੇ ਦੇਖ ਲਿਆ ਸਾਰਿਆਂ ਨੂੰ ਕਿਸੇ ਕੋਲ ਕੁਝ ਨਹੀਂ ਹੈ ਇਹ ਉਹ ਸਬੂਤ ਨੇ ਉਸ ਵੇਲੇ ਦੀਆਂ ਗੱਲਾਂ ਨੇ ਅੱਜ ਵੀ ਉਹੀ ਹਾਲ ਹੈ ਅੱਜ ਵੀ ਨਵਾਂ ਨਹੀਂ ਹੋ ਗਿਆ ਭਈ ਕਿਰਪਾ ਤਬ ਦਰਸ਼ਨ ਪਾਏ ਆ ਦੇਖੋ ਬਾਹਰ ਟੋਲਿਆ ਬਾਹਰ ਕੁਝ ਨਹੀਂ ਸੀ ਜਿਹੜੇ ਬਾਹਰ ਜੋੜਨ ਵਾਲੇ ਨੇ ਕੁਝ ਨਹੀਂ ਹੈ ਚਾਰ ਗੁੰਡ ਦਾ ਜਿਸ ਭਰਮ ਲਿਆ ਬਾਹਰ ਕਿਤੋਂ ਨਹੀਂ ਮਿਲਿਆ ਭਈ ਕਿਰਪਾ ਸਭ ਦਰਸ਼ਨ ਪਾਇਆ ਸਭ ਦਰਸ਼ਨ ਅੰਦਰੋਂ ਮਿਲਿਆ ਮਿਲਣਾ ਤਾਂ ਅੰਦਰੋਂ ਸੀ ਅੰਦਰ ਮੂੰਹ ਨਾਲ ਕਹਿੰਦੇ ਨੇ ਪਰ ਅੰਦਰੋਂ ਕੋਈ ਦਰਸ਼ਨ ਕਰਾਉਂਦਾ ਨਹੀਂ ਜਾਂ ਕਿਰਪਾ ਉਹਦੇ ਅੰਦਰੋਂ ਹੀ ਮਿਲ ਗਿਆ ਬਣ ਬਣ ਫਿਰਤੀ ਢੂੰਡਤੀ ਬਸ ਰਹੀ ਘਰ-ਬਾਰ ਬਸ ਅੰਦਰ ਢੂੰਡਦਾ ਫਿਰਦਾ ਬਾਹਰ ਆਹ ਹਾਲਤ ਦੁਨੀਆ ਦੀ ਹੈ ਫਿਰ ਇਹ ਦੇਖ ਲੈ ਵੀ ਸਾਰੇ ਕਹਿੰਦੇ ਨਾਲੇ ਕਹੀ ਜਾਂਦੇ ਅੰਦਰ ਨੇ ਨਾਲੇ ਕਹੀ ਜਾਂਦੇ ਬਾਹਰ ਅੰਦਰੋਂ ਹੀ ਡੋਲੋ ਮਿਲਣਾ ਜਿਹਨੂੰ ਮਿਲਿਆ ਅੰਦਰੋਂ ਮਿਲਿਆ ਬਾਹਰੋਂ ਮਿਲਿਆ ਹੀ ਨਹੀਂ ਪਰ ਬਾਹਰੇ ਜੋੜੀ ਜਾਂਦੇ ਨੇ ਹੁਣ ਵੀ ਕੀ ਕਰਿਆ ਬਾਹਰ ਕੀ ਕਰਿਆ ਗੁਰਦੁਆਰਿਆਂ 'ਚ ਗੁਰਬਾਣੀ ਤੁਹਾਡੇ ਕੋਲ ਅੰਦਰ ਢੋਲ ਲੋ ਮਿਲਣਾ ਅੰਦਰੋਂ ਹੈ ਹਰ ਮੰਦਰ ਅੰਦਰ ਹੈ ਜਿੱਥੇ ਹਰ ਦਾ ਵਾਸਾ ਹਰ ਮੰਦਰ ਉਹ ਹੁੰਦਾ ਹਰ ਇੱਕ ਦੇ ਅੰਦਰ ਹਰ ਮੰਦਰ ਹੈ ਅੰਦਰਲਾ ਹਰ ਮੰਦਰ ਛਡਾਉਣ ਖਾਤਰ ਬੇਈਮਾਨਾਂ ਨੇ ਬਾਹਰ ਬਣਾ ਲਿਆ ਅੰਦਰਲਾ ਛਡਾਉਣ ਵਾਸਤੇ ਬਾਹਰ ਬਣਾਇਆ ਅੰਦਰ ਵਾਲੇ ਦੀ ਗੱਲ ਨਹੀਂ ਕਰਦੇ ਹੁਣ ਹਰ ਜਿੱਥੇ ਹੁੰਦਾ ਉਹ ਹਰ ਮੰਦਰ ਕਹਿੰਦੇ ਨੇ ਇਹ ਤਾਂ ਉਹ ਹਿੰਦੂ ਮਤ ਵਾਲੀ ਗੱਲ ਹੈ ਵੀ ਇਥੋਂ ਦਰਸ਼ਨੂ ਮੂਰਤੀ ਚੋਂ ਉਹ ਗੱਲ ਹੈ ਆਪ ਕੀ ਕਰਦੇ ਨੇ ਆਪ ਤੁਹਾਡਾ ਸਰਕਾਰ ਕੀ ਹੈ ਜਿਹੜੇ ਹੈਡ ਸੀ ਉੱਥੇ ਦੇ ਆਪ ਕਾਹਦੇ ਜੋਗੇ ਹੋ ਕਿਹੜੀ ਸਭਤਾ ਨਾਲ ਜੁੜੇ ਹੋਏ ਹੋ ਤੁਹਾਨੂੰ ਤੋਂ ਕੀ ਮਿਲਿਆ 24 ਘੰਟੇ ਰਹਿਣ ਵਾਲਿਆਂ ਨੂੰ ਕੀ ਲੁਕੀ ਹੋਈ ਗੱਲ ਰਹਿ ਗਈ ਹੁਣ ਲੋਕਿਆ ਕੁਝ ਨਹੀਂ ਰਿਹਾ ਚਾਰ ਵਿਚਾਰ ਬਿਨਸਿਓ ਸਭ ਦੂਆ ਸਾਧ ਸੰਗ ਮਨ ਨਿਰਮਲ ਹੋਊਗਾ ਆ ਦੇਖੋ ਚਾਰ ਵਿਚਾਰ ਜਿਹੜੇ ਰਹਿਤ ਮਰਿਆਦਾ ਇਹਨਾਂ ਦੀ ਬਣਾਈ ਸਭ ਬਿਨਸਿਆ ਸਭ ਝੂਠ ਹੈ ਇਹ ਚਾਰ ਵਿਚਾਰ ਦੂਆ ਮਾਇਆ ਦਾ ਸਾਰਾ ਜਾਲ ਇਹ ਮਾਇਆ ਦਾ ਜਾਲ ਹੈ ਰਹਿਤ ਮਰਿਆਦਾ ਜਿਹੜੀ ਇਹਨਾਂ ਦੀ ਬਣਾਈ ਹੋਈ ਹੈ ਇਹ ਸਭ ਬਿਨਸ ਗਿਆ ਇਹ ਬਿਰਸਦਾ ਗੁਰਬਾਣੀ ਦਾ ਨਾਲ ਹੁੰਦਾ ਚਾਰ ਵਿਚਾਰ ਬਿਰਸੇ ਸਭ ਦੂਆ ਇਹ ਦੂਆ ਚਾਰ ਵਿਚਾਰ ਹੈ ਮਾਇਆ ਧਾਰੀਆਂ ਵਾਲਾ ਬਾਹਰ ਵਾਲਾ ਸਾਧ ਸੰਗੀ ਮਨ ਨਿਰਮਲ ਹੋ ਸਾਧ ਸੰਗੀ ਮਨ ਨਿਰਮਲ ਹੋ ਸਾਧ ਸੰਗੀ ਦਾ ਮਤਲਬ ਕੀ ਆਪਣੇ ਸੰਗੀ ਨੂੰ ਮਨ ਨੂੰ ਸਾਧੇ ਤੇ ਮਨ ਨਿਰਮਲ ਹੋਇਆ ਸੰਗੀ ਨੂੰ ਸਾਧਿਆ ਸੰਗੀ ਕੋਣ ਜੋ ਸੰਗੀ ਹੈ ਤੇਰਾ ਇਹ ਨਾਮ ਸੰਗੀ ਹੈ ਸਾਜਾ ਸੰਗੀ ਹੈ ਹਾਜਾ ਗਾਇਲੇ ਦੇ ਮਨਾ ਜੋ ਸੰਗੀ ਹੈ ਤੇਰਾ ਜਾਂ ਤਾਂ ਜਿਹਨੂੰ ਨਾਮ ਸਮਝਦਾ ਸੀ ਉਹ ਨਾਮ ਹੈ ਨਹੀਂ ਉਹ ਦੇਖਿਆ ਸਾਡੇ ਉਹ ਦੇਖਿਆ ਵੀ ਨਾਮ ਆ ਨਹੀਂ ਹੁੰਦਾ ਹੁੰਦਾ ਇਹ ਜਿਹੜਾ ਹਰ ਜਸ ਗਾਉਂਦਾ ਤਾਂ ਹਰ ਸਾਧਿਆ ਵੀ ਹਰ ਆ ਨਹੀਂ ਹੁੰਦਾ ਹੁੰਦਾ ਕ੍ਰਿਸ਼ਨ ਨਹੀਂ ਹਰ ਹੁੰਦਾ ਵਿਸ਼ਨੂੰ ਨਹੀਂ ਹਰ ਹੁੰਦਾ ਸ਼ਿਵ ਜੀ ਨਹੀਂ ਹਰ ਹੁੰਦਾ ਹਰ ਤਾਂ ਨਿਰਾਕਾਰ ਹੁੰਦਾ ਹਰ ਤਾਂ ਨਾ ਜਾਂਦਾ ਨਾ ਮਰਦਾ ਹਰ ਤਾਂ ਤੇਰਾ ਮੂਲ ਹੈ ਜੀਵ ਦੀ ਵਜ੍ਹਾ ਨਾਲ ਦੇਹੀ ਹਰੀ ਹੈ ਜੀਵ ਆਤਮਾ ਦੀ ਵਜ੍ਹਾ ਦੇਹੀ ਹਰੀ ਜੀਵ ਚ ਹਰਿਆਲੀ ਕਿੱਥੋਂ ਆਈ ਹੈ ਹਰ ਤੋਂ ਜੀਵ ਚ ਹਰਿਆਲੀ ਕਿੱਥੋਂ ਆਈ ਹੈ ਇੱਕ ਅਰੰਡ ਹੈ ਚਲੋ ਅਰੰਡ ਦਾ ਕੀ ਚੰਦਨ ਅਰੰਡ ਦੇ ਵਿੱਚ ਸਮੈਲ ਹੋ ਗਈ ਚੰਦਨ ਦੀ ਅਰੰਡ ਨੂੰ ਸਮੈਲ ਮਿਲੀ ਕਿੱਥੋਂ ਚੰਦਨ ਤੋਂ ਮਿਲੀ ਆ ਅਰੰਡ ਵਿੱਚ ਤਾਂ ਸਮੈਲ ਹੁੰਦੀ ਨਹੀਂ ਮਨ ਚ ਨਹੀਂ ਸ਼ਕਤੀ ਆ ਹਰਾ ਭਰਾ ਕਰਨ ਦੀ ਉਹ ਤਾਂ ਇਹਨੂੰ ਕਿਤੋਂ ਸ਼ਕਤੀ ਮਿਲੀ ਹੋਈ ਹੈ ਉਹ ਹੈ ਹਰ ਜਿੱਥੋਂ ਇਹਨੂੰ ਸ਼ਕਤੀ ਮਿਲੀ ਹੈ ਜਿੱਥੋਂ ਇਹਨੂੰ ਰਸ ਆਇਆ ਟਾਣੀ ਹੈ ਟਾਣੀ ਤੇ ਰਸ ਆਉਂਦਾ ਕਿੱਥੋਂ ਉਹਦਾ ਮੂਲ ਤੋਂ ਨਹੀਂ ਹੁੰਦਾ ਜਲ ਬਿਨ ਸਾਖ ਕਮਲਾਤੀ ਕਮਲਾ ਜੂਗੀ ਜੇ ਥੱਲੇ ਮੂਲ ਚੋਂ ਨਹੀਂ ਹੁੰਦਾ ਜੇ ਮੂਲ ਚੋਂ ਰਸ ਨਾ ਆਵੇ ਤਾਂ ਕਮਲਾ ਜਾਣਾ ਇੱਕ ਕਮਲਾ ਇਹ ਕਾਹਦੇ ਨੇ ਚਿਹਰੇ ਸਿੱਖੀ ਕਾਹਦੇ ਕਮਲਾ ਗਈ ਕਿਉਂ ਨਹੀਂ ਫਰਕ ਕਿਉਂ ਨਹੀਂ ਅਜੇ ਕੋਈ ਫੁੱਲ ਖੜਿਆ ਸਿੱਖੀ ਦਾ ਸਿੱਖੀ ਦੇ ਬੂਟੇ ਨੂੰ ਫੁੱਲ ਕਿਉਂ ਨਹੀਂ ਲੱਗਿਆ ਹੁਣ ਤੇਰੀ ਪੱਤੇ ਵੀ ਝੜੇ ਚੜਦੇ ਜਾਂਦੇ ਨੇ ਤਾਂ ਬਿਮਾਰ ਹੈ ਬੂਟਾ ਇੱਕ ਟਾਣੀ ਵੀ ਹਰੀ ਕਿਉਂ ਨਹੀਂ ਫੁੱਲ ਕਿਉਂ ਨਹੀਂ ਆਇਆ ਜਿਹੜੀ ਟਾਣੀ ਮੂਲ ਨਾਲ ਜੁੜ ਜੂਗੀ ਉਹਨੂੰ ਆਜੂਗਾ ਜਿੱਥੋਂ ਮੂਲ ਤੋਂ ਰਾਸ ਹੋਣ ਲੱਗਿਆ ਆਜੂਗਾ ਫੁੱਲ ਵੀ ਲੱਗੂਗਾ ਫਲ ਵੀ ਲੱਗੂਗਾ ਮੂਲ ਨਾਲ ਜੁੜੇ ਦੇ ਚਿੰਤ ਵਿਸਾਰੀ ਏਕ ਤੇ ਸਥੇਤਾ ਚਿੰਤ ਵਿਸਾਰੀ ਏਕ ਤੇ ਸਥੇਤਾ ਚਿੰਤਾ ਚਲੀ ਗਈ ਚਿੰਤਾ ਕੀ ਹੈ ਚਿੰਤਾ ਉਹਨਾਂ ਚਿਰ ਸੀ ਜਿੰਨਾ ਜਰ ਬਾਣ ਲੱਭਦਾ ਤਾਂ ਕੰਡੇ ਟੁੱਟਦੇ ਤੇ ਭੁੱਖਾ ਮਰਦਾ ਤਾਂ ਮਿਲਦਾ ਕੁਝ ਹੈ ਨਹੀਂ ਸੀ ਕੁਝ ਹੁੰਦਾ ਸੀ ਤਕਲੀਫ ਵੀ ਕਰਦਾ ਸੀ ਇਮਾਨਦਾਰੀ ਨਾਲ ਮਿਲਦਾ ਵੀ ਕੁਝ ਨਹੀਂ ਸੀ ਚਿੰਤਾ ਹੀ ਸੀ ਤੋ ਕਬੀਰ ਨੇ ਕਿੰਨੀ ਚਿੰਤਾ ਵਿਅਕਤ ਕੀਤੀ ਹੋਈ ਹੈ ਨਿਤ ਉਠ ਕੋਈ ਗਾਗਰਾ ਨਾ ਲਿਪਟ ਜੀ ਹੋ ਗਏ ਤਾਣਾ ਵਾਣਾ ਕਛੂ ਨ ਸੂਝੇ ਹਰ ਹਰ ਰਾਸ ਲਿਪਟਾਇਓ ਉਹ ਸਾਰੇ ਸ਼ਬਦ ਵਿੱਚ ਕਿੰਨਾ ਕੁਝ ਕੀਤਾ ਮਿਲਦਾ ਕੁਝ ਨਹੀਂ ਜਿਆਦਾ ਇਮਾਨਦਾਰੀ ਨਾਲ ਕੋਈ ਆਦਮੀ ਕੰਮ ਕਰੇ ਉਹਦਾ ਰਿਜ਼ਲਟ ਨਾ ਕੋਈ ਨਿਕਲੇ ਚਿੰਤਾ ਹੁੰਦੀ ਹੈ ਆਦਮੀ ਖੇਤੀ ਵੀ ਕਰੇ ਕੋਈ ਕੰਮ ਵੀ ਕਰੇ ਵਪਾਰ ਵੀ ਕਰੇ ਇਮਾਨਦਾਰੀ ਨਾਲ ਉਹ ਜੀ ਘਾਟਾ ਹੀ ਹੋਈ ਜਾਵੇ ਚਿੰਤਾ ਤਾਂ ਉਹਨੂੰ ਹੋਣੀ ਹੋਈ ਹੈ ਇੱਕ ਦ੍ਰਿਸ਼ਟਤਾ ਜਾਂ ਚਿੰਤ ਵਿਸਾਰੀ ਕਾਦੀ ਚਿੰਤਾ ਵਿਸਾਰੀ ਚਿੰਤਾ ਕਾਦੀ ਵਿਸਾਰੀ ਲਾਜ ਮਰੰਤੀ ਮਰ ਗਈ ਗੋਗੜ ਹੋ ਚਲੀ ਸੱਚ ਬੋਲਤਾ ਫਿਰ ਫਿਰ ਪਰਵਾਹ ਨਹੀਂ ਕੀਤੀ ਚਿੰਤਾ ਚੱਕਦੀ ਸੱਚ ਕਹਿ ਇਹ ਸਾਰਾ ਝੂਠ ਹੈ ਜਿਹੜਾ ਕਰ ਰਹੇ ਹੋ ਤੁਸੀਂ ਸਭ ਗਲਤ ਹੈ ਪਹਿਲਾਂ ਇਹ ਚਿੰਤਾ ਦੀ ਬੋਲਣਾ ਤੇ ਨਾ ਬੋਲਣਾ ਇਹਨਾਂ ਦੇ ਖਿਲਾਫ ਇਹ ਚਿੰਤਾ ਸੀ ਬੋਲਦਾ ਤਾਂ ਔਖਾ ਨਾ ਬੋਲਦਾ ਤਾਂ ਔਖਾ ਹੈ ਨਾ ਸੱਚ ਅੱਖਾਂ ਦਾ ਭਾਵੜ ਮੱਚਦਾ ਹੈ ਪਰ ਦੂਜੇ ਪਾਸੇ ਇੱਕ ਪਾਸੇ ਤਾਂ ਚਿੰਤਾ ਸੱਚ ਕਾ ਅੱਖਾਂ ਦਾ ਭਾਵੜ ਮੱਚਦਾ ਦੂਏ ਪਾਸੇ ਵੀ ਚਿੰਤਾ ਜੇ ਚੁੱਪ ਰਹਾ ਤਾਂ ਕੁਝ ਨਹੀਂ ਬਚਦਾ ਹੈ ਹੁਣ ਸਿੱਖੀ ਦਾ ਫਾਇਦਾ ਕੁਝ ਨਹੀਂ ਜੇ ਚੁੱਪ ਰਹੀਏ ਹੁਣ ਸਿੱਖੀ ਬਚਾਉਣੀ ਹੈ ਤਾਂ ਬੋਲਣਾ ਪਊ ਤੇ ਬੋਲਾਂਗੇ ਤਾਂ ਭਾਵੜ ਮੱਚੂ ਇਹ ਚਿੰਤਾ ਬਸਾਰਤੀ ਮੱਝ ਲੈਣ ਦੇ ਭਾਂਬੜ ਨੂੰ ਜਿਹੜਾ ਮੱਚਦਾ ਭਾਂਬੜੇ ਮੱਚ ਲੈਣ ਦੋ ਪਰ ਸਿੱਖੀ ਜ਼ਰੂਰ ਬਚਾਉਣੀ ਹੈ ਸਿੱਖੀ ਨੇ ਸੱਚ ਨੇ ਪ੍ਰਗਟ ਹੋਣਾ ਸਿੱਖੀ ਗੱਲ ਤੇ ਸਿੱਖਣਾ ਜਾਣਣਾ ਜੇ ਸਿੱਖੀ ਨਹੀਂ ਪ੍ਰਗਟ ਹੋਣੀ ਸਿੱਖਦੇ ਕੀ ਕਰਾਉਣਾ ਕਰਾਉਣਾ ਕੀ ਹੈ ਮਾਲੀ ਦੇ ਕੀ ਕਰਾਉਣਾ ਜੇ ਬਾਗੇ ਸੋ ਗਿਆ ਮਾਲੀ ਦੇ ਕਰਾਉਣਾ ਕੀ ਹੈ ਮਾਲੀ ਨੂੰ ਚੱਟਣਾ ਥੋੜੇ ਦੇ ਆਉਣੇ ਰਹਿਣ ਕੇ ਮਾਲੀ ਨੂੰ ਜੇ ਬਾਗੇ ਸੋ ਗਿਆ ਉਹਦੇ ਹੁੰਦੇ ਬਾਗ ਰੁਕ ਜਵੇ ਮਾਲੀ ਤੋਂ ਕੀ ਕਰਾਉਣਾ ਉਹ ਤਾਂ ਮਾਲੀ ਲੜਾਇਆ ਕਹਿੰਦਾ ਹਸ਼ਰ ਜੋ ਮਰਜੀ ਹੋਵੇ ਫਿਰ ਫੈਸਲਾ ਕਰਨਾ ਪਊਗਾ ਚਿੰਤ ਬਸਾਰੀ ਇੱਕ ਦ੍ਰਿਸ਼ਟਤਾ ਇੱਕ ਦ੍ਰਿਸ਼ਟਤਾ ਸਭ ਵਤਾਂ ਇੱਕ ਰੂਪ ਨੇ ਹੁਣ ਜਹ ਜੇ ਮੁਸਲਮਾਨ ਨੇ ਜਹ ਜੇ ਹਿੰਦੂ ਨੇ ਹੋ ਜਾਈ ਸਿੱਖ ਕੋਈ ਫਰਕ ਨਹੀਂ ਇੱਕ ਦ੍ਰਿਸ਼ਟਤਾ ਇੱਕੋ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਕਹਿ ਰਿਹਾ ਲਿਹਾਜ਼ ਨਹੀਂ ਰੱਖ ਕੇ ਗੱਲ ਕਰ ਰਿਹਾ ਜੋ ਗਲਤ ਹੈ ਉਹ ਗਲਤ ਹੈ ਜੋ ਠੀਕ ਹੈ ਉਹ ਠੀਕ ਬਸ ਇਹ ਹੀ ਗੁਰਬਾਣੀ ਗੱਲ ਕਰ ਜੋ ਮੁਸਲਮਾਨਾਂ ਦੀ ਗੱਲ ਜਾਇਜ਼ ਹਨ ਕਹਤਾ ਮੁਸਲਮਾਨ ਕਹਾਵਣ ਮੁਸ਼ਕਲ ਮੁਸਲਮਾਨ ਕਹਿੰਦੇ ਨੇ ਜਿਹਦਾ ਇਮਾਨ ਕਾਇਮ ਹੋਵੇ ਕਹਿੰਦੇ ਤਾਂ ਬੜੀ ਔਖੀ ਗੱਲ ਹੈ ਇਮਾਨ ਕਾਇਮ ਰੱਖਣਾ ਸੰਸਾਰ ਤੇ ਜਨਮ ਲੈ ਲੈ ਕੇ ਇਮਾਨ ਕਾਇਮ ਰੱਖਣਾ ਬਹੁਤ ਔਖੀ ਗੱਲ ਹੈ ਜੇ ਇਮਾਨ ਜਿਹਦਾ ਰਹਿ ਗਿਆ ਉਹ ਤਾਂ ਉਹ ਤਾਂ ਫਿਰ ਬਸ ਉਹਨੂੰ ਚਾਹੇ ਬ੍ਰਹਮ ਗਿਆਨੀ ਕਹ ਲੋ ਚਾਹੇ ਮੁਸਲਮਾਨ ਕਹ ਲੋ ਚਾਹੇ ਉਹਨੂੰ ਗੁਰਸਿੱਖ ਕਹ ਲੋ ਕੁਝ ਵੀ ਕਹ ਲੋ ਉਹਦਾ ਤਾਂ ਨਾਂ ਹੈ ਹਜ਼ਾਰਾਂ ਹੀ ਨੋ ਹੈ ਉਹਦੇ ਤਾਂ ਚਾਹੇ ਉਹਨੂੰ ਸੰਤ ਕਹ ਲੋ ਚਾਹੇ ਉਹਨੂੰ ਕੁਝ ਵੀ ਕਹ ਲੋ ਚਾਹੇ ਉਹ ਗੁਰਮੁਖ ਕਹ ਲੋ ਪਰ ਇੱਕ ਗੱਲ ਹੋਵੇ ਤਾਂ ਮੁਸਲਮਾਨ ਜੇ ਹੋਵੇ ਉਹ ਕਹਾਵੇ ਹੁਣ ਤੁਸੀਂ ਤਾਂ ਸਾਰੇ ਮੁਸਲਮਾਨਾਂ ਦੀ ਫੌਜ ਬਣਾਈ ਫਿਰਦੇ ਸਾਰੇ ਤਾਂ ਨਾ ਮੁਸਲਮਾਨ ਸਾਰਿਆਂ ਦਾ ਨਾਮ ਦੱਸਣਾ ਨਾ ਕਾਇਮ ਜਿਹਦਾ ਇਮਾਨ ਕਾਇਮ ਹੈ ਭਾਈ ਉਹ ਮੁਸਲਮਾਨ ਹੈ ਬਾਕੀ ਨਹੀਂ ਹੈ ਗੱਲ ਦੇਖੋ ਸੱਚ ਕਹਿ ਮੁਸਲਮਾਨ ਕਹਾਵਣ ਮੁਸ਼ਕਲ ਪਰ ਹੋਏਗਾ ਮੁਸਲਮਾਨ ਕਹਾਏ ਨਾ ਮੁਸਲਮਾਨ ਹੈ ਨਹੀਂ ਕਹਾ ਰਹੇ ਹੋ ਇਵੇਂ ਸਤਗੁਰ ਸਿੱਖ ਕੇ ਬੰਧਨ ਕੱਟੇ ਜਿਹਦੇ ਬੰਧਨ ਕੱਟੇ ਗਏ ਉਹ ਸਿੱਖਾ ਹੈ ਵਰਨਾ ਸਿੱਖ ਨਹੀਂ ਕੋਈ ਗੁਰ ਕਾ ਸਿੱਖ ਵਕਾਰ ਤੇ ਹਟੇ ਗੁਰ ਕਾ ਸਿੱਖ ਫਿਰ ਵਕਾਰ ਤੋਂ ਹਟ ਜਾਂਦਾ ਫਿਰ ਨਹੀਂ ਵਕਾਰ ਵਕਾਰ ਕਦੇ ਕਰੂਗਾ ਵਕਾਰ ਪਹਿਲਾਂ ਛੱਡਦਾ ਬੰਧਨ ਬਾਅਦ ਇਕੱਠ ਘਟ ਹੁੰਦੇ ਨੇ ਇਹ ਨਹੀਂ ਬੰਧਨ ਦੇ ਕੱਟੇ ਗਏ ਇਮਤਿਹਾਨ ਦਊਗਾ ਤਾਂ ਹੀ ਨੰਬਰ ਲੱਗਣਗੇ ਤਾਂ ਹੀ ਪਾਸ ਹੋਊਗਾ ਫੇਰ ਵਕਾਰ ਨਹੀਂ ਕਰਦਾ ਨਾਨਕ ਗਿਆਨ ਅੰਜਨ ਜਿਹੇ ਨਿਤਰਾ ਨਾਨਕ ਕਹਿੰਦਾ ਗਿਆਨ ਅੰਦਰ ਜੇ ਨੇਤਰਾ ਜਿਹਦੀ ਬੁੱਧੀ ਵਿੱਚ ਨੇਤਰਾ ਤੇ ਬੁੱਧੀ ਦਾ ਨਾਮ ਨੇਤਰ ਬੁੱਧੀ ਨੂੰ ਅਕਲ ਨੂੰ ਕਹਿੰਦੇ ਨੇ ਜਿਹੜਾ ਸਮੁੰਦਰ ਲੜਕਿਆ ਸੀ ਨਾ ਨੇਤਰਾ ਪਾਇਆ ਸੀ ਉਹ ਅਕਲ ਦਾ ਨੇਤਰਾ ਮਨ ਨੂੰ ਪਾਇਆ ਹੋਇਆ ਮਨ ਨੂੰ ਜਿੱਦੋਂ ਮੱਜੀ ਘਮਾਣ ਲਈ ਫੜ ਕੇ ਬੁੱਧੀ ਜਿਵੇਂ ਮਧਾਣੀ ਘਮਾਈ ਦੀਆਂ ਨਾ ਰੱਸੀ ਪਾਉਣੇ ਨਾ ਮਧਾਣੀ ਨੂੰ ਘਮਾਣੇ ਹੁਣ ਮਨ ਜਿੱਦੋਂ ਮਰਜੀ ਦੇ ਇਹਨਾਂ ਬਸ ਵਿੱਚ ਮਨ ਬਸ ਆਵੇ ਨਾਨਕਾ ਜੇ ਪੂਰਨ ਕਰਤਾ ਪੂਰਨ ਕਰਤਾ ਹੋਵੇ ਐਨੀ ਸ਼ਕਤੀਸ਼ਾਲੀ ਹੁੰਦੀ ਹੈ ਐ ਨੂੰ ਮਨ ਨੂੰ ਮਰਜ਼ੀ ਘੁਮਾਈ ਜਾਵੇ ਹੱਥ ਫੜ ਕੇ ਸਿਰ ਤੇ ਜਿਵੇਂ ਨਿਆਣੇ ਨੂੰ ਘੁਮਾ ਦਿੰਨੇ ਆਪਾਂ ਨਾ ਐਨੀ ਸ਼ਕਤੀ ਬੁੱਧੀ ਜੇ ਮਨ ਦੀ ਸ਼ਕਤੀ ਰਹੀ ਤਾਂ ਉਹਨੂੰ ਸਾਰਾ ਦਿਖਾਉਣਾ ਹੈ ਤਾਂ ਉਹਨੇ ਸਭ ਕੁਝ ਦੇਖਣਾ ਬਸੇ ਦਸ਼ਾਵਾ ਤਾਂ ਹੀ ਝਾਕੂ ਜਿਹੜਾ ਇੱਕ ਪਾਸੇ ਝਾਕੀ ਜਾਂਦਾ ਨਹੀਂ ਹਾਂ ਜਿਹਦੇ ਅੰਦਰ ਗਿਆਨ ਅੰਜਨ ਜਿਹਦੇ ਬੁੱਧੀ 'ਚ ਪੈ ਗਿਆ ਯਾਨੀ ਗੁਰਬਾਣੀ ਦੀ ਜਿਹਨੂੰ ਸੋਝੀ ਆ ਗਈ ਜਿਹਨੇ ਅਗਲੀ ਸਾਹਿਬ ਸੇਵ ਲਿਆ ਅਗਲੀ ਪਾਈਏ ਮਾਣ ਅਗਲੀ ਪੜ ਕੇ ਬੁੱਝਿਆ ਜਿਹੜੀ ਅਕਲ ਨੇ ਪੜ ਕੇ ਬਾਣੀ ਬੁੱਝ ਲਈ ਉਹਦੇ ਗਿਆਨ ਅੰਜਨ ਨੇਤਰਾਂ 'ਚ ਪੈ ਗਿਆ ਬੁੱਝ ਕੇ ਬਾਣਾ ਗਿਆਨ ਅੰਜਨ ਤੋਂ ਪਹਿਲਾਂ ਨਹੀਂ ਪੈ ਨਿਰੰਜਨ ਕਿਹਾ ਹੈ ਨਿਰੰਜਨ ਹੀ ਕਿਹਾ ਹੋਇਆ ਨਿਰੰਜਨ ਉਹ ਹੈ ਜਿਹਦੇ ਪੈਣਾ ਜੋ ਪੈਣਾ ਉਹ ਅੰਜਨ ਜੋ ਪੈਣਾ ਵਸੂ ਉਹ ਜੜ ਹੈ ਜਿਹਦੇ ਪੈਣਾ ਉਹ ਚੇਤਨ ਇਹ ਅੰਜਨ ਹੈ ਅੰਜਨ ਵਾਹੇ ਨਿਰੰਜਨ ਰਹੀ ਜੋਗ ਜੁਗਤ ਇਵ ਇਹ ਹੈ ਜੋ ਗਿਆਨ ਹੈ ਅੰਜਨ ਹੈ ਗਿਆਨ ਅੰਜਨ ਗੁਰਦੀ ਆ ਗਿਆਨ ਅੰਧੇਰ ਨਾਸ ਗਿਆਨ ਜੜ ਵਸਤੂ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਜਿਹਦਾ ਭੋਜਨ ਹੈ ਉਹ ਚੇਤਨ ਜੋ ਭੋਜਨ ਹੈ ਉਹ ਜੜ ਹੈ ਇਹ ਤਾਂ ਮਨ ਮੰਨਣ ਵਾਲੀ ਗੱਲ ਹੈ ਮਨ ਮੰਨਣਾ ਹੀ ਹੈ ਨਾ ਇਹ ਸਰੀਰ ਦਾ ਹਿੱਸਾ ਨਹੀਂ ਬਣਨਾ ਗਿਆਨ ਗਿਆਨ ਸਰੀਰ ਦਾ ਹਿੱਸਾ ਨਹੀਂ ਬਣਦਾ ਗਿਆਨ ਤਾਂ ਤੀਰ ਹੈ ਜਾਗਦਾ ਚੇਤਨ ਜਾਗਦਾ ਗਿਆਨ ਨਾਲ ਹੋਰ ਕੁਝ ਨਹੀਂ ਹੈ ਉਹਨੂੰ ਜਗਾਇਆ ਟੀਚਰ ਸਾਨੂੰ ਉਪਦੇਸ਼ ਕਰਕੇ ਸਾਡੇ ਅੰਦਰਲੇ ਗਿਆਨ ਨੂੰ ਜਗਾਉਂਦਾ ਹੈ ਗਿਆਨ ਅੰਦਰੋਂ ਹੀ ਜਾਗਦਾ ਹੁੰਦਾ ਹੈ ਟੀਚਰ ਜੋ ਵੀ ਪੜਾਉਂਦਾ ਜਾਗਦਾ ਅੰਦਰੋਂ ਹੈ ਟੀਚਰ ਤੋਂ ਨਹੀਂ ਕੁਝ ਮਿਲਦਾ ਉਹ ਤਾਂ ਜਾਗਦਾ ਅੰਦਰਲਾ ਜਿਹਦਾ ਜਾਗ ਗਿਆ ਜਾਗ ਗਿਆ ਜਿਹਦੇ ਸਮਝ ਆ ਗਿਆ ਜਾਗ ਗਿਆ ਜਿਹਦੇ ਨਹੀਂ ਸਮਝ ਆ ਨਹੀਂ ਜਾਗਿਆ ਜੇ ਬਾਹਰੋਂ ਬੋਲਿਆ ਹੈ ਰੋਟੀ ਖਾਣੇ ਆਪਾਂ ਲੰਗਰ 'ਚ ਬਹਿ ਗਏ ਸਾਰੇ ਚ ਪਾਤਾ ਸਾਰਿਆਂ ਨੇ ਖਾਲੀ ਸਾਰਿਆਂ ਦਾ ਢਿੱਡ ਭਰ ਗਿਆ ਟੀਚਰ ਦਾ ਬਣਾਇਆ ਹੋਇਆ ਸਾਰੇ ਕਦੀ ਪੜਦੇ ਕਦੇ ਨਹੀਂ ਪੜਦੇ ਉੱਥੇ ਉਹ ਜਿਹਾ ਸਵਾਲ ਨਹੀਂ ਹੈਗਾ ਜੇ ਜਾਂ ਅਸੀਂ ਲੰਗਰ ਤਾਂ ਸਾਰੇ ਛਕ ਲੈ ਪਰ ਜੇ ਕੋਈ ਨਾ ਛਕੇ ਨਾਲ ਕੋਈ ਪੂਰੇ ਉਹਦੇ ਚਲੇ ਜਾਓ ਅੰਦਰ ਜਿਹਦੇ ਦਾ ਗਿਆਨ ਦਾ ਅਸਰ ਹੋ ਗਿਆ ਜੇ ਕੋ ਖਾਵੇ ਜੇ ਕੋ ਪਹੁੰਚੇ ਇਸ ਕੋ ਹੋਇਆ ਇਸ ਕੋ ਜ਼ਰੂਰ ਖਾਣ ਵਾਲੀ ਚੀਜ਼ ਹੋਰ ਹੁੰਦੀ ਹੈ ਜਿਹਨੇ ਖਾਣੀ ਹੋਰ ਦੋਵਾਂ ਅੱਡ ਅੱਡ ਚੀਜ਼ਾਂ ਹੈ ਗਿਆਨ ਜੜ ਹੁੰਦਾ ਗਿਆਨ ਅਖਰਾਂ ਜਾਇਆ ਹੋਇਆ ਚੇਤਨ ਨਹੀਂ ਅਖਰਾਂ ਜਾਉਂਦਾ ਹੁੰਦਾ ਚੇਤਨ ਅਖਰਾਂ ਤੋਂ ਬਾਹਰ ਰਹਿੰਦਾ ਗਿਆਨ ਬੋਲਣ ਜਾ ਗਿਆ ਮਾਇਆ ਦੇ ਵਿੱਚ ਆ ਗਿਆ ਅਖਰਾਂ ਜਾ ਗਿਆ ਕੰਨਾਂ ਦੇ ਨਾਲ ਪਕੜਿਆ ਗਿਆ ਇਹ ਜੜ ਇਸ ਕਰਕੇ ਹੈ ਚੇਤਨ ਦਾ ਹਿੱਸਾ ਨਹੀਂ ਹੁੰਦਾ ਹੈ ਇਹ ਤਾਂ ਦੇਵ ਪ੍ਰਗਟ ਜਾ ਗਿਆ ਜੜ ਚੇਤਨ ਤੇ ਪ੍ਰਗਟ ਜਿੰਨੀ ਆਦਮ ਇਹ ਵੀ ਇੱਕ ਵਿਸ਼ਾ ਔਖਾ ਥੋੜਾ ਜਿਹਾ ਆਮ ਆਦਮੀ ਦੇ ਸਮਝ ਤੋਂ ਪਰੇ ਗਿਆ ਛੇਤੀ ਤਿੰਨ ਚਾਰ ਵਾਰ ਪੰਜ ਚਾਰ ਵਾਰ ਸੁਣੇ ਤਾਂ ਸਮਝ ਆ ਜਾਊਗਾ ਇਸ ਕਰਕੇ ਅੰਜਨ ਔਰ ਨਰੰਜਨ ਦੋ ਚੀਜ਼ਾਂ ਅੱਡ ਨੇ ਗਿਆਨ ਅੰਜਨ ਸਰਮਾ ਪਾਉਣੇ ਆਪਾਂ ਹੋਰ ਚੀਜ਼ ਆ ਹੋਰ ਚੀਜ਼ ਅੱਖ ਦੀ ਨਿਗਾਹ ਹੋਰ ਚੀਜ਼ ਹੈ ਸਰਮਾ ਹੋਰ ਚੀਜ਼ ਹੈ ਸੁਰਮਾ ਐ ਨਹੀਂ ਵੀ ਅੱਖ ਨੂੰ ਪਾੜ ਕੇ ਵਿੱਚ ਪਾ ਲੋ ਨਗਾ ਵਾਜੂਗੀ ਸੁਰਮਾ ਨੇ ਅਸਰੇ ਕਰਨਾ ਹੁੰਦਾ ਉਹ ਸੁਰਮਾ ਅਸਰੇ ਬਿਜਦਾ ਨਹੀਂ ਵੜਦਾ ਜਾ ਕੇ ਫਿਰ ਸੁਰਮਾ ਜੋ ਪਾਉਣਿਆ ਨਿਗਾ ਖਰੀ ਬੰਦੀ ਜਾਲਾ ਘਟ ਹੁੰਦਾ ਜੋ ਭਰਮ ਦਾ ਬੁੱਧੀ ਜੋ ਭਰਮ ਦਾ ਜਾਲਾ ਹੀ ਕੱਢਦਾ ਗਿਆਨ ਕੁਝ ਨਹੀਂ ਕਰਦਾ ਭਰਮ ਦਾ ਜਾਲਾ ਵੀ ਜੜ ਵਸੂ ਹੈ ਇਹ ਵੀ ਗੱਲ ਹੈ ਜੋ ਜਾਲਾ ਭਰਵਾ ਵੀ ਉਹ ਜੜ ਹੈ ਗਿਆਨ ਵੀ ਜਾਣਾ ਇਹ ਕਦੋਂ ਇਹਨੂੰ ਘੜ ਦਿੰਦੇ ਨੇ ਰਸ ਉਹ ਜਿਹੜਾ ਅੜਕਾ ਸੀ ਭਰੇ ਹੋ ਗਿਆ ਭਰਮ ਦਾ ਪੜਦਾ ਸੀ ਨਾ ਭਰਮ ਕੇ ਪੜਦੇ ਸਤਗੁਰ ਸਤਗੁਰ ਗਿਆਨ ਹੈ ਸੱਚ ਦਾ ਗਿਆਨ ਸਤਗੁਰ ਹੈ ਭਰਮ ਦਾ ਪੜਦਾ ਦੂਰ ਕਰਦਾ ਉਹਨੇ ਅੰਜਨ ਅੰਜਨ ਨਾਲ ਲੜਿਆ ਜੜ ਵਸਤੂ ਜੜ ਵਸਤੂ ਨਾਲ ਸੂਤ ਹੈ ਜੜ ਤੋਂ ਹੀ ਅਗਿਆਨਤਾ ਪੈਦਾ ਹੋਈ ਸੀ